ਸਾਚੋਂ ਉਪਜੈ ਸਾਜ ਸਮਾਵੈ ਸਾਚੇ ਸੂਚੇ ਏਕ ਏਕਮਿਆ ਝੂਠੇ ਸਾਚੋਂ ਉਪਜੈ ਸਾਚ ਸਮਾਵੈ ਜੀਵ ਸੱਚ ਤੋਂ ਪੈਦਾ ਹੁੰਦਾ ਹੈ ਆਪ ਸੱਚ ਜਿਹੜਾ ਸੀ ਉਹਦੇ ਚ ਪੈਦਾ ਹੋਇਆ ਹੈ ਉਹ ਚ ਵੱਖਰਾ ਹੋਇਆ ਹੈ ਪੈਦਾ ਤਾਂ ਹੀ ਹੋਇਆ ਵੱਖਰਾ ਹੋਇਆ ਹੈ ਉਹ ਜਿਹੜਾ ਅਸਲ 'ਚ ਪੈਦਾ ਹੋਣਾ ਨਹੀਂ ਹੁੰਦਾ ਪ੍ਰਗਟ ਹੋਣਾ ਹੁੰਦਾ ਜੇ ਦਾਣਾ ਜੰਮਦਾ ਹੈ ਤਾਂ ਪਹਿਲਾਂ ਵਿੱਚ ਹੁੰਦਾ ਹੈ ਉਹਦੇ ਜਿਹੜਾ ਪੇੜ ਹੈ ਪਹਿਲਾਂ ਦਾਣੇ 'ਚ ਮੌਜੂਦ ਹੁੰਦਾ ਪ੍ਰਗਟੇ ਹੁੰਦਾ ਐਸਾ ਨਹੀਂ ਕਿ ਪਹਿਲਾਂ ਉਹ ਹੈ ਹੀ ਨਹੀਂ ਸੀ ਉਹ ਜਿਹੜਾ ਅਲੱਗ ਹੋ ਕੇ ਪ੍ਰਗਟ ਹੋਇਆ ਜਿਵੇਂ ਬੂਦ ਨੂੰ ਅੱਡ ਕਰ ਲਈਏ ਸਮੁੰਦਰ ਚੋਂ ਸਮੁੰਦਰ ਦੇ ਵਿੱਚ ਜਿੰਨਾ ਜਰ ਬੂਦ ਉਹਦੀ ਹੋਂਦ ਹੈ ਨਹੀਂ ਵੱਖਰੀ ਉਹਨੂੰ ਅੱਡ ਕਰ ਲਈਏ ਉਹ ਉਪਜਣਾ ਕਿ ਆਦ ਸੱਚ ਦੇ ਵਿੱਚ ਸਾਰੇ ਸਮਾਏ ਹੋਏ ਸੀ ਜਿਹੜੇ ਜਿਹੜੇ ਵੱਖਰੇ ਹੋ ਗਏ ਵੱਖਰੇ ਦੇ ਮਤ ਭੇਦ ਹੋਣ ਕਰਕੇ ਵੱਖਰੇ ਗਏ ਜਦੋਂ ਮਤਭੇਦ ਹੋ ਜਾਂਦਾ ਉਹ ਵੱਖਰਾ ਹੋ ਜਾਂਦਾ ਜੋਤ ਵੱਖਰੀ ਮਤਭੇਦ ਹੋਣ ਕਰਕੇ ਹੁੰਦੀ ਜਿੱਥੇ ਮਤਭੇਦ ਨੇ ਉਹ ਵੱਖਰੇ ਹੋ ਜਾਂਦੇ ਇੱਕ ਮਤ ਹੋਣਾ ਇੱਥੇ ਸੰਸਾਰ ਵੀ ਅਸੀਂ ਵੱਖਰੇ ਵੱਖਰੇ ਤਾਂ ਹੀ ਉਹ ਮਤਭੇਦ ਨੇ ਸੋਚ ਵੱਖਰੀ ਵੱਖਰੀ ਹੈ ਜਿਹਨਾਂ ਦੀ ਸੋਚ ਇੱਕ ਆ ਉਹ ਇਕੱਠੇ ਨੇ ਜਿਹਨਾਂ ਦੀ ਸੋਚ ਵੱਖਰੀ ਵੱਖਰੀ ਉਹ ਵੱਖਰੇ ਵੱਖਰੇ ਨੇ ਸੋਚ ਇਹਦੀ ਆਪਣੀ ਹੋ ਗਈ ਮਰਜ਼ੀ ਇਹਦੀ ਆਪਣੀ ਹੋ ਗਈ ਤੇ ਵੱਖਰਾ ਹੋ ਗਿਆ ਮਨ ਵੱਖਰਾ ਹੋ ਗਿਆ ਮਨ ਵਿੱਚ ਵਰਜੀ ਪੈਦਾ ਹੋ ਗਈ ਸਾਚੋਂ ਉਪਜੇ ਸਾਚ ਸਮਾਵੇ ਸੱਚ ਕੇ ਸਮਾਜਣੇ ਜਿੱਦਣ ਨੇ ਮਰਜ਼ੀ ਛੱਡਤੀ ਜੈ ਤੇ ਉਪਜੀ ਤੈ ਜੀਵ ਆਪਣੇ ਮੂਲ ਦੇ ਵਿੱਚੋਂ ਸੱਚ ਜੋਗ ਜੇ ਮੂਲ ਦਾ ਸੱਚ ਜੀਵ ਦਾ ਆਦ ਜਿਹੜਾ ਹੈਗਾ ਮੂਲ ਸੱਚ ਹੈ ਉਹ ਚੇ ਪੈਦਾ ਹੋਇਆ ਉਹਦੇ ਵਿੱਚ ਇਸ ਮੂਲ ਮਾਇਆ ਜਿ ਸਮਾਇਆ ਨਹੀਂ ਹੋਇਆ ਹੈ ਮਾਇਆ ਜਿ ਫਸਿਆ ਹੋਇਆ ਮਨ ਮਾਇਆ ਵਿੱਚ ਫਸ ਰਹੇ ਹੋ ਮਾਇਆ ਦਾ ਉਹ ਪਾਲਿਆ ਹੋਇਆ ਹੈ ਮਾਇਆ ਛੱਡਣੀ ਨਹੀਂ ਚਾਹੁੰਦਾ ਉਹ ਮਾਇਆ ਦਾ ਸਮਾ ਨਹੀਂ ਸਕਦਾ ਨਾ ਮਾਇਆ ਇਹਦੇ ਵਿੱਚ ਸਮਾਵੇ ਨਾ ਇਹ ਮਾਇਆ ਦਾ ਸਮਾਵੇ ਲੱਗਦਾ ਸਾਨੂੰ ਮਾਇਆ ਦੇ ਸਮਾਇਆ ਹੋਇਆ ਪਰ ਹੈ ਨਹੀਂ ਜੇ ਸਮਾਇਆ ਹੋਇਆ ਹੋਵੇ ਸਮਾਇਆ ਹੁੰਦਾ ਤੇਲ ਤੇਲਾ ਵਿੱਚ ਕੱਢਣਾ ਪੈਂਦਾ ਤਾਂ ਤੇਲ ਦੇ ਪੈਂਦਾ ਸਰੀਰ ਪੀੜੇ ਤੋਂ ਬਿਨਾਂ ਨਿਕਲ ਜਾਂਦੀ ਆਤਮਾ ਸਮਾਇਆ ਨਹੀਂ ਹੋਇਆ ਗੰਨਾ ਪੀੜਨਾ ਪੈਂਦਾ ਤਾਰਾ ਸਵਾਰ ਨਿਕਲਦਾ ਸਮਾਇਆ ਹੋਇਆ ਸਮਾਇਆ ਨਹੀਂ ਹੋਇਆ ਚੇਤਨਾ ਚੇਤਨਾ ਚ ਸਮਾ ਸਕਦੀ ਹੈ ਜਿਵੇਂ ਪਾਣੀ ਪਾਣੀ ਚ ਮਿਲ ਜਾਂਦਾ ਹੈ ਜੋਤ ਜੋਤ ਚ ਮਿਲ ਜਾਂਦੀ ਹੈ ਸੱਚੇ ਸੁੱਚੇ ਏਕ ਮਿਆ ਸੱਚੇ ਸੁੱਚੇ ਮਨ ਨੇ ਸੱਚਾ ਹੋਣਾ ਹੁਣ ਸੱਚਾ ਹੈ ਨਹੀਂ ਝੂਠਾ ਜਿਹੜਾ ਝੂਠਾ ਹੈ ਉਹ ਸੱਚਾ ਹੋਊਗਾ ਇੱਕ ਹੁੰਦਾ ਸੱਚ ਇੱਕ ਹੁੰਦਾ ਸੱਚਾ ਅੰਦਰਲਾ ਮਨ ਸੱਚ ਹੈ ਬਾਹਰਲਾ ਮਨ ਝੂਠਾ ਹੈ ਜਿਹੜਾ ਅੰਦਰ ਹੈ ਨਾ ਤਾਂ ਆਤਮਾ ਤਾਂ ਉਸ ਉਹ ਤਾਂ ਫਿਰ ਵੀ ਸੱਚ ਹੀ ਹੈ ਜਿਹੜਾ ਸਰੀਰ ਦੇ ਵਿੱਚ ਮਨ ਦੋ ਮਨ ਹੋ ਗਏ ਨਾ ਦਾਲ ਹੋ ਗਈ ਅੱਧਾ ਸੱਚ ਹੈ ਅੱਧਾ ਝੂਠਾ ਹੈ ਸੱਚ ਦੇ ਵਿੱਚ ਸੱਚ ਵਾਲੇ ਗੁਣ ਹੈਗੇ ਨੇ ਜਿੰਨਾ ਸੱਚਾ ਹੈ ਸਭ ਉਹ ਸੱਚ ਵਾਲੇ ਗੁਣ ਹੈਗੇ ਨੇ ਇਹਨੇ ਆਪਣੇ ਗੁਣ ਗਵਾ ਲਏ ਅੱਧੇ ਨੇ ਅੱਧੇ ਨੇ ਗੁਣ ਗਵਾਏ ਨੇ ਇਹਨੇ ਕੀ ਹੋਣਾ ਜਿਹੜਾ ਝੂਠਾ ਉਹਨੇ ਹੋਣਾ ਸੂਚਾ ਉਹ ਸੱਚਾ ਇਹ ਸੂਚਾ ਸੱਚੇ ਸੂਚੇ ਇਹ ਨਹੀਂ ਸੱਚੇ ਔਰ ਸੂਚੇ ਨੇ ਕੋਹਣਾ ਸੱਚ ਕਿਸੇ ਪਰਮੇਸ਼ਰ ਨਾਲ ਨਹੀਂ ਰਿਹਾ ਦਾਲ ਨਹੀਂ ਮਿਲਣਾ ਜਿਹੜਾ ਸੱਚ ਹੈ ਇਹ ਸੁੱਚਾ ਹੋ ਜੂ ਉਹ ਸੱਚ ਹੈ ਫਿਰ ਇੱਕ ਮੈਂ ਇੱਕ ਹੋ ਜੂ ਕਿਹੜਾ ਇੱਕ ਹੋ ਜੂਗਾ ਉਹ ਜਿਹੜੇ ਇੱਕ ਦੀ ਗੱਲ ਕੀਤੀ ਹੋਈ ਹੈ ਇੱਕ ਓਕਾਰ ਹੈ ਜਿਹੜਾ ਉਹ ਬਣ ਜੂਗਾ ਜਿਹਨੂੰ ਓਕਾਰ ਕਿਹਾ ਉਹ ਇੱਕ ਬਣ ਜੂਗਾ ਜਿਹੜਾ ਗੁਰਬਾਣੀ ਦੇ ਪੂਰੇ ਕਾ ਲਿਖਿਆ ਨਾ ਇੱਕ ਫਿਰ ਇੱਕ ਬਣ ਜੂਗਾ ਸਾਹਿਬ ਬਣ ਜੂਗਾ ਫਿਰ ਇੱਕ ਦੀ ਗੱਲ ਚੱਲਦੀ ਹੈ ਗੁਰਬਾਣੀ 'ਚ ਸਮੁੰਦਰ ਦੀ ਗੱਲ ਨਹੀਂ ਕਦੇ ਚੱਲਦੀ ਇਹ ਕਹਾਣੀ ਇੱਕ ਦੀ ਹੋਈ ਹੈ ਇੱਕ ਜੇ ਦਾਲ ਹੋਈ ਆਏ ਇਹਨੇ ਫੇਰ ਇੱਕ ਕਿਵੇਂ ਹੁਣ ਇੱਕੇ ਵਿਛੜਿਆ ਇੱਕ ਨਹੀਂ ਜਾ ਕੇ ਸਮੁੰਦਰ ਦੀ ਕੀ ਗੱਲ ਚੱਲੀ ਬਿਮਾਰੀ ਤਾਂ ਇੱਕ ਨੂੰ ਸਮੁੰਦਰ ਨੂੰ ਕਿਹੜਾ ਕੋਈ ਬਿਮਾਰੀ ਹੈ ਉਹ ਤਾਂ ਜਿਉਂਦਾ ਕਿਉਂ ਜਾਇ ਜਾ ਪਹਿਲਾਂ ਸੀ ਹੋ ਜਾ ਹੁਣ ਜਿਹਨੂੰ ਬਿਮਾਰੀ ਹੋ ਪੈਦਾ ਹੋਈ ਸਮੁੰਦਰ ਤਾਂ ਡਾਕਟਰ ਹੈ ਉਹ ਤਾਂ ਬੈਦ ਹੈ ਗੁਰੂ ਤਾਂ ਬੈਦ ਹੈ ਬਿਮਾਰੀ ਇਹਨੂੰ ਤਾਂ ਬੈਦ ਨੇ ਤੈਨੂੰ ਬਿਮਾਰੀ ਕਿਉਂ ਲੱਗੀ ਮਤਭੇਦ ਹੋ ਗਿਆ ਬਿਮਾਰੀ ਲੱਗੀ ਉਹਨਾਂ ਨੂੰ ਮਤਭੇਦ ਹੋਇਆ ਉਹਨਾਂ ਨੂੰ ਬਿਮਾਰੀ ਨਹੀਂ ਲੱਗੀ ਇਸ ਕਰਕੇ ਚਰਚਾ ਜਿਹੜੀ ਹੈਗੀ ਗੁਰਬਾਣੀ 'ਚ ਉਹ ਇੱਕ ਨਹੀਂ ਚਰਚਾ ਹੈ ਕਿਹੜੇ ਇੱਕ ਦੀ ਉਹ ਜਿਹੜਾ ਤਿੰਨ ਲੋਕ ਚ ਇੱਕ ਹੈ ਇੱਕ ਤਿੰਨ ਲੋਕ ਚ ਦਾਲ ਹੋਇਆ ਹੋਇਆ ਉਹਦੀ ਚਰਚਾ ਸਾਬਤ ਵੀ ਤਿੰਨ ਲੋਕ ਦੇ ਵਿੱਚ ਹੁਣ ਨੇ ਪਰ ਜਦ ਸਾਬਤ ਹੋ ਜਾਣਾ ਤਿੰਨ ਲੋਕ ਚ ਰਹਿੰਦਾ ਹੋਇਆ ਵੀ ਤਿੰਨ ਲੋਕ ਤੋਂ ਅਲੱਗ ਹੋ ਜਾਣਾ ਮਾਇਆ ਚ ਰਹਿੰਦਾ ਹੋਇਆ ਵੀ ਮਾਇਆ ਤੋਂ ਵੱਖਰਾ ਹੋ ਜਾਣਾ ਜਦ ਇੱਕ ਹੋ ਗਿਆ ਸੱਚੇ ਸੂਚੇ ਇੱਕ ਮਾਇਆ ਫਿਰ ਸੱਚਾ ਕੌਣ ਹਰ ਹੈ ਸੁੱਚਾ ਕੌਣ ਹੈ ਸੇਵਕ ਹੈ ਜਦ ਮਨ ਸੱਚਾ ਮੁਖ ਸੱਚਾ ਹੋਏ ਜਦੋਂ ਸੁੱਚਾ ਹੋ ਗਿਆ ਸੁੱਚਾ ਸੁੱਚ ਹੋਵੇ ਤਾਂ ਸੱਚ ਪਈ ਹਿਰਦਾ ਸੁੱਚਾ ਨਹੀਂ ਇਹਦਾ ਹਿਰਦਾ ਬਲੀਦ ਮਨ ਬਲੀਦ ਮਨ ਮੈਲਾ ਮਨ ਵੀ ਸੱਚਾ ਹੈ ਜਦੋਂ ਮਨ ਸੁੱਚਾ ਹੋ ਗਿਆ ਇੱਕੋ ਹੋ ਜਾਣਾ ਫਿਰ ਮਨ ਦੇ ਵਿੱਚ ਸੱਚ ਪ੍ਰਗਟ ਹੋ ਜਾਣਾ ਹੁਣ ਮਨ ਦੇ ਵਿੱਚ ਊੜ ਹੈ ਕੂੜ ਹੈ ਉਹ ਹੈ ਕ੍ਰੋਧ ਹੈ ਲੋਭ ਹੈ ਇਹ ਹੈ ਉਹ ਹੈ ਫਿਰ ਮਨ ਦੇ ਵਿੱਚ ਇਹ ਸੱਚ ਪ੍ਰਗਟ ਹੋ ਅੰਦਰੋਂ ਵੀ ਸੱਚ ਆ ਬਾਣੀ ਅੰਦਰੋਂ ਹੀ ਪ੍ਰਗਟ ਹੋਈ ਸੱਚੇ ਸੁੱਚੇ ਇੱਕ ਬਣੇ ਸੱਚਿਆ ਉਹ ਸੁੱਚੇ ਨਾਲ ਕੇ ਇੱਕ ਹੋਏ ਫਿਰ ਕੀ ਇੱਕ ਹੋਏ ਤਾਂ ਉਗਵੇ ਆ ਜਾਂਦਾ ਫਿਰ ਤੁਰਕੀ ਬਾਣੀ ਪ੍ਰਗਟ ਹੁੰਦੀ ਤੁਰਕੀ ਬਾਣੀ ਆਈ ਤਾਂ ਸਗਲੀ ਚੰਦੂੜ ਫਿਰ ਇਹ ਬੀਜ ਰੂਪ ਨਹੀਂ ਦਾ ਇੱਕ ਫਿਰ ਸ਼ੁਰੂ ਬਣ ਜਾਂਦਾ ਉਗਵੇ ਦਾ ਮਤਲਬ ਹੈ ਇਹਦੇ ਚੋਂ ਗਿਆਨ ਪੈਦਾ ਹੁੰਦਾ ਸ਼ਬਦ ਰੂਪ ਪ੍ਰਗਟ ਹੁੰਦਾ ਹੈ ਅਸਲ 'ਚ ਫੇਰ ਇੱਕ ਬਣਦਾ ਜੇ ਦੋ ਦਾਣਿਆਂ ਨੂੰ ਜੋੜਦੀ ਹੈ ਨਾ ਦਾਲਦਿਆਂ ਨੂੰ ਉੱਤੇ ਉਹਦੇ ਕਵਰ ਵੀ ਲਾ ਦਈਏ ਤਾਂ ਵੀ ਅੰਦਰੋਂ ਦੋਏ ਹੁੰਦੇ ਨੇ ਜਦ ਪੇੜ ਵੱਡ ਜਾਂਦਾ ਅਸਲ ਦੇ ਵਿੱਚ ਇੱਕ ਜਦ ਹੁੰਦਾ ਦੋਹਾ ਦੀ ਹੋਂਦ ਖਤਮ ਹੋ ਜਾਂਦੀ ਹੈ ਫਿਰ ਸੱਚੇ ਸੁੱਚੇ ਸੱਚੇ ਸੁੱਚੇ ਨਾਲ ਰਲ ਕੇ ਇੱਕ ਹੋਣਾ ਕੋਈ ਤਾਂ ਉਗਵੇ ਤੇ ਬਾਅਦ ਇੱਕ ਹੋਣਾ ਪੇੜ ਦੋ ਨਹੀਂ ਹੁੰਦੇ ਪੇੜ ਜਿਹੜੀ ਪਤਾ ਲੱਗਦਾ ਸੱਜੇ ਖੱਬੇ ਦਾ ਕਿਦਲਾ ਕਿਦਲਾ ਮਨ ਭੈੜਾ ਸੀ ਤਾਂ ਉੱਥੇ ਮਾਨਾ ਨਾ ਉੱਥੇ ਚਿੱਤ ਤੇ ਕੁਝ ਨਹੀਂ ਝੂਠੇ ਆਵੇਂ ਥਵਰ ਨਾ ਪਾਵੇਂ ਦੂਜੇ ਆਵਾ ਗੌਣ ਪਿਆ ਜਿਹੜਾ ਮਨ ਝੂਠਾ ਸੀ ਉਹ ਹੀ ਆਇਆ ਸੀ ਸਰੀਰ 'ਚ ਉਸਨੇ ਜਨਮ ਲਿਆ ਸੀ ਜਿਹੜਾ ਮਨ ਸੱਚਾ ਉਹਨੇ ਜਨਮ ਨਹੀਂ ਲਿਆ ਸਾਜ ਨੂਰ ਲੈਂਦਾ ਅੰਦਰ ਹੈ ਪਰ ਮਾਇਆ 'ਚ ਅਲਕਟਾ ਹੋਇਆ ਆਉਂਦਾ ਕਿਵੇਂ ਉਹ ਜਿਹੜਾ ਤਿਰਕੁਟੀ ਚਾਉਂਦਾ ਹੈ ਦੁਆਲ ਚਾਉਂਦਾ ਉਹੀ ਸੰਸਾਰ ਚਾਉਂਦਾ ਕੰਨਾਂ ਥਈ ਅੱਖਾਂ ਦੇ ਸੰਸਾਰ ਨਾਲ ਉਹੀ ਜੁੜਦਾ ਉੱਠੇ ਆਵੇ ਠੋੜਨਾ ਨਾ ਪਾਵੇ ਪਰ ਰਹਿਣਾ ਇੱਥੇ ਪੈਦਾ ਨਹੀਂ ਟਿਕਾਓ ਕਿਤੇ ਵੀ ਨਹੀਂ ਹੈ ਟਿਕਦਾ ਕਿਤੇ ਵੀ ਨਹੀਂ ਹੈ ਉਹਦਾ ਝੂਠਾ ਹੀ ਹੈ ਸੰਸਾਰ 'ਚ ਟਿਕਦਾ ਕਿਤੇ ਵੀ ਨਹੀਂ ਠੌਰ ਨਾ ਪਾਵੇ ਦੂਜੇ ਆਵਾ ਗਾਉਣ ਪਿਆ ਕਿਉਂਕਿ ਜਿਹੜਾ ਦੂਜਾ ਹੈ ਭਾਵੇਂ ਦੂਜਾ ਉਹ ਪਹਿਲਾ ਹੈ ਝੂਠਾ ਦੂਜਾ ਹੈ ਸੱਚਾ ਪਹਿਲਾ ਸੱਚ ਸੱਚੇ ਤੇ ਝੂਠਾ ਹੋਇਆ ਨਾ ਪਹਿਲਾਂ ਤਾਂ ਸੱਚਾ ਹੀ ਸੀ ਜਿਹੜਾ ਝੂਠਾ ਹੋ ਗਿਆ ਦੂਜਾ ਹੋ ਗਿਆ ਮਾਇਆ ਦੂਜੀ ਹੈ ਮਾਇਆ ਝੂਠ ਹੈ ਮਾਇਆ ਕੂੜ ਹੈ ਕੂੜ ਦੋ ਨੰਬਰ ਤੇ ਹੈ ਸੱਚ ਇੱਕ ਨੰਬਰ ਤੇ ਦੋ ਹੀ ਚੀਜ਼ਾਂ ਨੇ ਸੰਸਾਰ ਚ ਕਮਾਇਆ ਸੱਚ ਇੱਕ ਝੂਠ ਪੁੰਨ ਪਾਪ ਦੂਜੇ ਨੰਬਰ ਤੇ ਮਾਇਆ ਹੁੰਦੀ ਦੂਜੇ ਨੰਬਰ ਤੇ ਮਾਇਆ ਦਾ ਸਰੀਰ ਹੈ ਮਨ ਮਾਇਆ ਨਾਲ ਜੁੜਿਆ ਹੋਇਆ ਕਰਕੇ ਸਰੀਰ ਨਾਲ ਜੁੜਿਆ ਹੋਇਆ ਕਰਕੇ ਆਪਣੇ ਆਪ ਨੂੰ ਸਰੀਰ ਸਮਝਦੇ ਸਰੀਰ ਦੀ ਫਰਾਸ ਨੂੰ ਆਪਣੀ ਫਰਾਸ ਸਮਝਦਾ ਸਰੀਰ ਦੀ ਤਕਲੀਫ ਨੂੰ ਆਪਣੀ ਤਕਲੀਫ ਸਮਝਦਾ ਸਰੀਰ ਦੇ ਸੁਖ ਨੂੰ ਆਪਣਾ ਸੁਖ ਸਮਝਦਾ ਸਰੀਰ ਦੀ ਸਵਾਰੀ ਨੂੰ ਆਪਣੀ ਸਵਾਰੀ ਸਮਝਦਾ ਸਰੀਰ ਦੇ ਰਸਾਂ ਨੂੰ ਆਪਣੇ ਰਸ ਸਮਝਦਾ ਇਦਾਂ ਹੈ ਉਹ ਭਲਾ ਭਰਮ ਚ ਪਿਆ ਹੈ ਦੂਜੇ ਆਵਣ ਠੌਰ ਨਾ ਪਾਵੇ ਦੂਜੇ ਆਵਾ ਗੌਰ ਪਿਆ ਦੂਜੇ ਆਵਾ ਗੌਰ ਪਿਆ ਦੂਜੇ ਨੂੰ ਆਵਾ ਗੌਰ ਝੂਠੇ ਮਨ ਨੂੰ ਆਵਾ ਗੌਰ ਜਿਨ੍ਹਾਂ ਦੇ ਝੂਠਾ ਉਹਨਾਂ ਚਿਰ ਆਵਾ ਗੌਰ ਜਦ ਜਿਆਦੇ ਦੀ ਕੂੜ ਦੀ ਕੰਧ ਟੁੱਟ ਗਈ ਨਾ ਕਿ ਕੂੜਾ ਟੁੱਟਾ ਔਰ ਜਿਨ੍ਹਾਂ ਦੇ ਕੂੜ ਦੀ ਦੀਵਾਰ ਟੁੱਟਦੀ ਨਹੀਂ ਇਹਦੀ ਉਹ ਇਹ ਦੀਵਾਰ ਆ ਉਹ ਮੇਰੇ ਦੀ ਜਿਹੜੀ ਨਾਮ ਦਾ ਵਿਰੋਧ ਕਰਦੀ ਹੈ ਦੀਵਾਰ ਕੀ ਹੈ ਸੋਬੇ ਦੀ ਦੀਵਾਰ ਹੈ ਵਿੱਚ ਹੋਵੇ ਭੀਤ ਕਰਾਰੀ ਤਨ ਪਰ ਕਾ ਇੱਕ ਸੰਗ ਹੀ ਬਾਸਾ ਵਿੱਚ ਹੋਵੇ ਭੀਤ ਉਹ ਹੋਵੇ ਦੀ ਦੀਵਾਰ ਨੂੰ ਦਾ ਵਿਰੋਧ ਕਰਦੀ ਆਪਣੀ ਇਹਦੀ ਮਰਜ਼ੀ ਹੈ ਜਿਹੜੀ ਉਹੀ ਹੋਵੇ ਆਪਣੀ ਮਰਜ਼ੀ ਪਰਮੇਸ਼ਰ ਦੀ ਮਰਜ਼ੀ ਦਾ ਵਿਰੋਧ ਕਰਦੀ ਜਦ ਅਸੀਂ ਮਰਜ਼ੀ ਤੇ ਲੈ ਆਉਣੇ ਨਾ ਹੋਵੇ ਨੂੰ ਫੇਰ ਹੋਵੇ ਦੀ ਸਮਝ ਆਉਂਦੀ ਵਰਨਾ ਦੀ ਸਮਝ ਨਹੀਂ ਆਉਂਦੀ ਹੋਵੇ ਕੀ ਹੈ ਜਦ ਹੁਕਮ ਮੈਨੂੰ ਅਸੀਂ ਮਰਜ਼ੀ ਡਿਕਲੇਅਰ ਕਰਦੇ ਹਾਂ ਫਿਰ ਆਮ ਆਦਮੀ ਦੇ ਸਮਝ ਆ ਜਾਂਦੀ ਵੀ ਮਰਜ਼ੀ ਜਿਹੜੀ ਹੈ ਇਹੀ ਤਾਂ ਹੋਵੇ ਜੇ ਮਰਜ਼ੀ ਛੁੱਟ ਗਈ ਤਾਂ ਮਰ ਗਿਆ ਜਿਹਦੀ ਕੋਈ ਮਰਜ਼ੀ ਨਹੀਂ ਹੋ ਜਦੋਂ ਮਰਿਆ ਬਰਾਬਰ ਜਿਹਦੀ ਮਰਜ਼ੀ ਉਹ ਕੋਈ ਨਹੀਂ ਚਲਦੀ ਉਹ ਆਪਣੇ ਆਪ ਨੂੰ ਜੁਦਾ ਸਮਝਦਾ ਹੀ ਹੋਰ ਵੀ ਕਹਿੰਦੇ ਨੇ ਲੋਕ ਆਮ ਕਹਿੰਦੇ ਜੀਵੇ ਆਸਾ ਮਰੇ ਨਿਰਾਸਾ ਨਿਰਾਸਾ ਜਦ ਹੋ ਜਾਂਦਾ ਤਾਂ ਮੌਤ ਹੈ ਨਿਰਾਸਾ ਨਹੀਂ ਹੋਣਾ ਸੀ ਬਿਲਕੁਲ ਵੀ ਇਹਦੇ ਵਿੱਚ ਵੀ ਡੂੰਗਾ ਭੇਜ ਹੈ ਇੱਕ ਆਸ ਰੱਖੋ ਮਨਵਾਏ ਜੋਗੀ ਤਰਾਸਾ ਹੋ ਰਿਹਾ ਨਿਰਾਸਾ ਦੀ ਮੌਤ ਹੈ ਮੌਤ ਹੈ ਮੌਤ ਜੋਗਰੀ ਹੋ ਸਕਦਾ ਹੋ ਇਸੇ ਕਰਕੇ ਮੁਕਤੀ ਨੂੰ ਡੁੱਬਵਾਉਣਾ ਕਹਿੰਦੇ ਨੇ ਉਹਨਾਂ ਨੂੰ ਇਸ ਭੇਦ ਦਾ ਨਹੀਂ ਪਤਾ ਇੱਕ ਆਸ ਰੱਖੋ ਬਨਵਾਹੇ ਆਸ ਰੱਖਣੀ ਹੈ ਕਿ ਜਿਹੜੀ ਜਿਹੜਾ ਸੱਚਖੰਡ ਹੈ ਜਿੱਥੋਂ ਆਗਰਾ ਨੇ ਘਰ ਉੱਥੇ ਪਹੁੰਚਣ ਆ ਤਾਂ ਛੱਡਣ ਇਹ ਛੱਡਣਾ ਤਾਂ ਪਰਦੇਸ ਆਪਣੇ ਘਰ ਜਾਣ ਵਾਸਤੇ ਪਰਦੇਸ ਵਿੱਚ ਤਕਲੀਫਾਂ ਨੇ ਜੇ ਬਾਹਰ ਦੇ ਤਕਲੀਫਾਂ ਹੋਣ ਤਾਂ ਫਿਰ ਉੱਥੇ ਜੀ ਨਹੀਂ ਲੱਗਦਾ ਜਿਹੜੇ ਸੇ ਕਬੜੀ ਵਰਗੀ ਨਾਲ ਰਹੇ ਸੀ ਪਾਕਿਸਤਾਨ 'ਚ ਉਹ ਲੋਕ ਘਬਰਾਏ ਹੋਏ ਨੇ ਜਦੋਂ ਉੱਥੇ ਖਤਰਾ ਪੈਦਾ ਹੋ ਗਿਆ ਉਹਨਾਂ ਨੂੰ ਕਾਰਵਾਲੀਆਂ ਤੋਂ ਥੋੜੋ ਸੋਚਦੇ ਨੇ ਅਸੀਂ ਗਲਤੀ ਕੀਤੀ ਪਰਦੇਸ 'ਚ ਰਹਿ ਗਏ ਸੀ ਉਹਨਾਂ ਨੂੰ ਦੇਸ਼ ਨਹੀਂ ਸਮਝਦੇ ਪਰਦੇਸ ਸਮਝਦੇ ਪਹਿਲਾਂ ਕਹਿੰਦੇ ਤੇ ਸਾਡੇ ਤਾਂ ਬਜ਼ੁਰਗ ਇੱਥੇ ਜੰਮੇ ਨੇ ਅਸੀਂ ਇੱਥੇ ਰਹਿੰਦੇ ਸਾਡਾ ਦੇਸ਼ ਰਿਹਾ ਅਸੀਂ ਕਿਉਂ ਛੱਡੀਏ ਇਹ ਬਿਰਾਕਾਰ ਹੈ ਮਨ ਉਹ ਮਾਇਆ ਦੇ ਦੇਸ਼ ਨੂੰ ਆਪਣਾ ਦੇਸ਼ ਬੋਲ ਲਿਆ ਇਹਦਾ ਦੇਸ਼ ਨਹੀਂ ਹੈ ਨਿਰਾਕਾਰ ਦਾ ਦੇਸ਼ ਹੈ ਨਿਰਾਕਾਰ ਕਰੇ ਨਿਰਾਕਾਰ ਕੇ ਦੇਸ਼ ਜਾਏ ਤਾਂ ਸੁਖ ਲਹੇ ਬਹਲ ਨਿਰਾਕਾਰ ਕੇ ਦੇਸ਼ ਜਾਏ ਤਾਂ ਸੁੱਕੇ ਦਾ ਤਾਂ ਨਿਰਾਕਾਰ ਦਾ ਜਿਹੜਾ ਦੇਸ਼ ਹੈ ਉਹ ਹੈ ਅਸਲ ਦੇ ਵਿੱਚ ਦੇਸ਼ ਸਾਡਾ ਜਿੱਦਾਂ ਉਹਦੀ ਸੋਝੀ ਆ ਗਈ ਉਦੋਂ ਨਹੀਂ ਛੁੱਟੂਗਾ ਪਤਾ ਨਹੀਂ ਹੁੰਦਾ ਉੱਥੇ ਤੇ ਸੁੱਖਾਂ ਦਾ ਪਤਾ ਲੱਗ ਗਿਆ ਇੱਥੇ ਤੇ ਦੁੱਖਾਂ ਦੀ ਸਮਝ ਆ ਗਈ ਹੌਲੀ ਹੌਲੀ ਹੌਲੀ ਹੌਲੀ ਇੱਥੋਂ ਫਿਰ ਮਨ ਉਪਰਾਉ ਹੋ ਜੂ ਇੱਥੋਂ ਮਨ ਬਦਲਦਾ ਚਲਾ ਜਾਊਗਾ ਵੀ ਛੱਡੋ ਪਰ ਦੁੱਖਾਂ ਦਾ ਹੈ ਜੋਗਿਆਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਜੀਵੇ ਆ ਸਬਰੇ ਨਾਲ ਸਾਰੀ ਗੱਲ ਗੁਰਬਾਣੀ ਕਹਿੰਦੀ ਇੱਕ ਆਸ ਦੇ ਬਿਨਾਂ ਨਿਰਾਸ਼ ਹੋਇਆ ਨਹੀਂ ਜਾ ਸਕਦਾ ਜੇ ਨਿਰਾਸ਼ ਹੋ ਕੇ ਫਿਰ ਤਾਂ ਬਹੁਤ ਹੀ ਬਹੁਤ ਆਸ ਖਾਲੀ ਹੈ ਜੀਵਨ ਦੇ ਵਾਸਤੇ ਜਿਹਨੂੰ ਆਸੇ ਕੋਈ ਨਹੀਂ ਜੀਵਨ ਦੇ ਵਾਸਤੇ ਆਤਮਹੱਤਿਆ ਕਰ ਲੈਂਦੇ ਲੋਕ ਆਤਮਹੱਤਿਆ ਕਿਉਂ ਕਰਦੇ ਕਹਿੰਦੇ ਮੇਰੇ ਜੀਵਨ ਦਾ ਫਾਇਦਾ ਕੋਈ ਨਹੀਂ ਉਹ ਫਿਰ ਮਰ ਕੇ ਜਿਉਂਦਾ ਕਿਉਂ ਹੋਊ ਜਿਹਨੂੰ ਆਸੇ ਕੋਈ ਨਹੀਂ ਉਹ ਬੈਰਾਗ ਤੇ ਜਾ ਕੇ ਖੜ ਗਏ ਜੋਗੀ ਗੁਰਮਤਿ ਬੈਰਾਗ ਤੋਂ ਬਾਹਰ ਦੀ ਗੱਲ ਕਰਦੀ ਹੈ ਇੱਥੇ ਕਰਕੇ ਕੁਝ ਦੂਰ ਤੱਕ ਜੋਗੀ ਜਾਵੇ ਜੋ ਫੜ ਜਾਣਗੇ ਫਿਰ ਗੁਰੂ ਦਾ ਆਪ ਹੀ ਸਵਾਲ ਕਰਕੇ ਆਪ ਕਿਉਂਕਿ ਉਹਨਾਂ ਨੂੰ ਬੈਰਾਗ ਤੋਂ ਬਾਹਰ ਪਤਾ ਨਹੀਂ ਮੁਕਤੀ ਤੋਂ ਬਾਹਰ ਉਹਨਾਂ ਦਾ ਸਿਲੇਬਸ ਹੈ ਜੀ ਮੁਕਤੀ ਤੋਂ ਬਾਹਰ ਕਿਸੇ ਮਤ ਦਾ ਮੁਕਤੀ ਤੋਂ ਬਾਹਰ ਸਿਲੇਬਸ ਨਹੀਂ ਸਵਾਲ ਗੁਰਮਤਿ ਗੁਰਮਤਿ ਦਾ ਸਿਲੇਬਸ ਹੈ ਚਾਰ ਪਦਾਰਥ ਦਾ ਬਾਕੀ ਤਾਂ ਹੀ ਵਿਚਾਰ ਬਦਲਦਾ ਸਿਲੇਬਸ ਹੈ ਤਾਂ ਹੀ ਉਹਨਾਂ ਨੇ ਧਰਮ ਅਰਥ ਕਾਮ ਉਹ ਬਣਾ ਨਾ ਦੋ ਸਿਲੇਬਸ ਬਾਕੀ ਮਾਇਆ ਦੇ ਬਣਾ ਲੈ ਤੈਨੂੰ ਕਿ ਦੋ ਮਾਇਆ ਦੇ ਬਣਾ ਲੈ ਦੋ ਇਹਦੇ ਬਣਾ ਲੈ ਇੱਕ ਧਰਮ ਇੱਕ ਮੁਕਤੀ ਦੋ ਤਰ ਧਰਮ ਦੇ ਸਿਲੇਬਸ ਬਣਾ ਲੈ ਭਾਵੇਂ ਧਰਮ ਕੋਈ ਸਿਲੇਬਸ ਦੇ ਵਿੱਚ ਹੈ ਨਹੀਂ ਪਦਾਰਥ ਨਹੀਂ ਹੈ ਧਰਮ ਕੱਲੀ ਮੁਕਤੀ ਨੂੰ ਪਦਾਰਥ ਬਣਿਆ ਹੈ ਦੋ ਨੇ ਧਰਮਾਰ ਮੁਕਤੀ ਪਦਾਰਥ ਇਹ ਬਣਾ ਲੈ ਅਰਥ ਕਾਮਨਾ ਹਰ ਕਾਮਨਾ ਪੂਰੀ ਹੋ ਜਵੇ ਧਰਮ ਦੇ ਵਿੱਚੋਂ ਦੇਵੀ ਦੇਵਤਿਆਂ ਤੋਂ ਕੋਈ ਕਾਮਨਾ ਇੱਛਾ ਰਹੇ ਨਾ ਸਾਰੀਆਂ ਪੂਰੀਆਂ ਹੁੰਦੀਆਂ ਚਲੀਆਂ ਜਾਣ ਕੋਪੜਾ ਨੇ ਦੋ ਉਧਰ ਬਣਾ ਲੈ ਵਾਇਆ ਦੇ ਬਣਾ ਲੈ ਦੋ ਇੱਧਰ ਬਣਾ ਲੈ ਕਿਉਂਕਿ ਉਹਨਾਂ ਦਾ ਸਿਲੇਬਸ ਤੱਕ ਚਾਰ ਪਦਾਰਥ ਹੋਰ ਕਿੱਥੋਂ ਪੜੂਗੇ ਗੁਰਬਾਣੀ ਨੇ ਚਾਰ ਰੱਡ ਬਣਾਏ ਨੇ ਉਹਨਾਂ ਨੇ ਧਰਮ ਪਦਾਰਥ ਨਹੀਂ ਬਣਾਇਆ ਧਰਮ ਤੋਂ ਤਾਂ ਗਿਆਨ ਹੈ ਜੇ ਗਿਆਨ ਤਾਂ ਧਰਮ ਹੈ ਧਰਮ ਛੱਡਦਾ ਗਿਆਨ ਲੈ ਲਿਆ ਜੇ ਗਿਆਨ ਨਹੀਂ ਤਾਂ ਧਰਮ ਹੀ ਨਹੀਂ ਧਰਮ ਨਹੀਂ ਰੱਖਿਆ ਗੁਰਬਾਣੀ ਨੇ ਗਿਆਨ ਰੱਖਿਆ ਗਿਆਨ ਤੋਂ ਸਖਣਾ ਧਰਮ ਹੁੰਦਾ ਹੀ ਨਹੀਂ ਫਿਰ ਗਿਆਨ ਹੈ ਪਦਾਰਥ ਮੰਨੋ ਗਿਆਨ ਪਦਾਰਥ ਦੇ ਬਿਨਾ ਸੰਸਾਰ ਤੋਂ ਪ੍ਰਾਪਤ ਹੋ ਨਹੀਂ ਸਕਦਾ ਸੰਸਾਰ ਇਹਨੂੰ ਭਰਮ ਨਾਜ਼ ਹੋਵੇਗਾ ਪਰਮੇ ਭੂਲਾ ਦਾ ਦਸਤਾਵੇ ਜਿਹਨੂੰ ਮੇਰੀ ਮੇਰੀ ਕਰਦਾ ਆਪਣੇ ਦੇਸ਼ ਦਾ ਨਹੀਂ ਪਤਾ ਮਾਇਆ ਦੇ ਸੰਬੰਧ ਜੋੜਦਾ ਮਾਇਆ ਅਗਨ ਸਾਗਰ ਹੈ ਨਹੀਂ ਸਮਝ ਮੇਰਾ ਦੇਸ਼ ਕਿਹੜਾ ਹੈ ਨਹੀਂ ਸਮਝ ਇਹ ਤਾਂ ਆਪਣੇ ਦੇਸ਼ ਵਾਸਤੇ ਕੁਰਬਾਨੀਆਂ ਦਿੰਦਾ ਫਿਰਦਾ ਇਹ ਤਾਂ ਦੇਸ਼ ਭਗਤੀ ਕਰਨ ਲੱਗੇ ਇੱਥੇ ਤਾਂ ਪੜ੍ਹਾਈ ਹੋ ਹੈ ਜਾਂ ਸਾਡਾ ਦੇਸ਼ ਇਹਦੀ ਭਗਤੀ ਕਿਹਦੀ ਕਰਨੀ ਹੈ ਕਿਸੇ ਦਾ ਦੇਸ਼ ਨਹੀਂ ਹੈ ਭਗਤੀ ਫਿਰ ਇਹ ਤਾਂ ਮਾਇਆ ਦੀ ਭਗਤੀ ਹੈ ਦੇਸ਼ ਭਗਤੀ ਇਹਨੇ ਬੁੱਧੀਹੀਨ ਵਿਦਵਾਨ ਮਾਇਆਦਾਰੀ ਦੇਸ਼ ਭਗਤੀ ਲੈ ਦੇਸ਼ ਭਗਤੀ ਕਾਹਦੀ ਭਗਤੀ ਹੁੰਦੀ ਹੈ ਮਾਇਆ ਦੀ ਭਗਤੀ ਦੇਸ਼ ਭਗਤੀ ਦਾ ਮਤਲਬ ਕੀ ਹੋਇਆ ਕੁਝ ਵੀ ਨਹੀਂ ਉਹ ਬੁੱਧੀ ਹੀਣੋਂ ਗੱਲਾਂ ਕਰਦੇ ਧਰਮ ਦੀ ਭਗਤੀ ਦਾ ਧਰਮ ਦਾ ਵਿਸ਼ਾ ਤੁਸੀਂ ਕੀ ਜਾਣੋ ਧਰਮ ਕੀ ਹੁੰਦਾ ਭਗਤੀ ਕੀ ਹੁੰਦੀ ਹੈ ਤੁਸੀਂ ਕੀ ਜਾਣੋ ਭਗਤੀ ਕੀ ਹੁੰਦੀ ਹੈ ਜੇ ਤੁਹਾਡਾ ਵਿਸ਼ਾ ਹੀ ਨਹੀਂ ਹੈ ਧਰਮ ਤੁਸੀਂ ਪੜ੍ਹਿਆ ਹੀ ਨਹੀਂ ਹੋਇਆ ਭਗਤੀ ਧਰਮ ਦਾ ਵਿਸ਼ਾ ਫਿਰ ਪਹਿਲਾਂ ਹਿੰਦੁਸਤਾਨ ਇਕੱਠਾ ਤਾਂ ਉਹ ਟੁਕੜੇ ਹੋ ਗਏ ਉਹ ਪਾਕਿਸਤਾਨ ਦਾ ਅੱਡ ਹੋ ਗਿਆ ਉਹ ਪਾਕਿਸਤਾਨ ਦੀ ਭਗਤੀ ਅਸੀਂ ਛੱਡਤੀ ਉਰੇ ਉਰੇ ਕੱਲ ਨਹੀਂ ਕੱਲ ਹੋਰ ਟੁਕੜਾ ਹੋ ਜੂਰੇ ਹੋਰ ਕੱਲ ਸਾਡੀ ਭਗਤੀ ਹੈ ਫਿਰ ਹਰਿਆਣੇ ਵਾਲੇ ਹਰਿਆਣੇ ਦੀ ਕਰਦੇ ਨੇ ਪੰਜਾਬ ਵਾਲੇ ਪੰਜਾਬ ਦੀ ਭਗਤੀ ਕਰਦੇ ਨੇ ਫਿਰ ਭਗਤੀ ਜ਼ਿਲ੍ਹੇ ਤੇ ਆ ਜਾਂਦੀ ਹੈ ਫਿਰ ਤਹਿਸੀਲ ਤੇ ਆ ਜਾਂਦੀ ਹੈ ਫਿਰ ਘਰ ਤੇ ਇਹ ਤਾਂ ਭਗਤੀ ਬਸ ਖਤਮ ਹੋ ਗਈ ਆਖਰ ਆਪਣੇ ਦੇ ਹੀ ਆ ਜਾਂਦੀ ਹੈ ਆਖਰ ਭਗਤੀ ਆਪਣੇ ਤੇ ਇਹਦਾ ਸਵਾਰਥ ਹੈ ਦੇਸ਼ ਭਗਤੀ ਲੜਾਈ ਹੈ ਝਗੜਾ ਹੈ ਦੇਸ਼ ਭਗਤੀ ਤੇ ਝਗੜੇ ਦੀ ਜੜ ਇਹ ਵਿਦਵਾਨਾਂ ਦੀ ਭਗਤੀ ਬਣਾਈ ਹੋਈ ਹੈ ਇਹ ਵਿਦਵਾਨਾਂ ਦੀਆਂ ਗੱਲਾਂ ਨੇ ਅਮਰਾ ਝਗੜਾ ਰਹਾ ਨਾ ਕੋ ਕਬੀਰ ਕਹਿੰਦਾ ਪੰਡਤ ਮੁੱਲਾ ਛੱਡੇ ਦੋ ਇਹ ਪੰਡਤ ਮੁੱਲਾ ਦੀ ਭਗਤੀ ਹੈ ਅਰੇ ਦੇਸ਼ ਭਗਤੀ ਕਰਦੇ ਨੇ ਭਗਤੀ ਵਧੀਆ ਕਰਦੇ ਨੇ ਦੇਸ਼ ਰੁੱਟ ਕੇ ਸੁਸਮੈਂਟਾ ਚ ਸੜਿਆ ਪਿਆ ਸਾਰਾ ਪੈਸਾ ਇਹ ਭਗਤੀ ਕੀਤੀ ਹੈ ਕਰਦੇ ਕਿ ਦੇਸ਼ ਭਗਤੀ ਵਾਲੇ ਪਵਨ ਨੂੰ ਲੁੱਟ ਕੇ ਪੈਸਾ ਬਾਹਰ ਲੈ ਬੁਲ ਕੇ ਸੜਿਆ ਪਿਆ ਬਿਲਕੁਲ ਇਹ ਦੇਸ਼ ਭਗਤੀ ਕਰਦੇ ਮਾਇਆ ਦੀ ਭਗਤੀ ਵਾਲੇ ਐਵੇਂ ਕਰਦੇ ਇਹੀ ਕਰਦੇ ਹੁੰਦੇ ਉਹ ਆਪਣੀ ਪਬਲਿਕ ਨੂੰ ਲੁੱਟਦੇ ਨੇ ਜਾਇ ਆਪਣੇ ਖਾਏ ਫਿਰ ਨਾ ਬਾਜਾਂ ਤੇ ਸਿਕਦਾਰਾਂ ਤੰਨਾ ਬੜਿਆ ਨੋ ਫਾਈ ਲੱਗੀ ਜਾਤ ਫਾ ਇਹਦਾ ਫਸਾਉਂਦੇ ਨੇ ਘੇਰਦੇ ਨੇ ਆਪਣੇ ਲੋਕਾਂ ਨੂੰ ਬਾਹਰ ਨਹੀਂ ਜਾਣ ਦਿੰਦੇ ਕਿਸੇ ਨੂੰ ਬਗੈਰ ਵੀਜ਼ੇ ਤੋਂ ਬਗੈਰ ਪਾਸਪੋਰਟ ਤੋਂ ਕੋਈ ਚੀਜ਼ ਬਾਹਰ ਭੇਜਣ ਨਹੀਂ ਦਿੰਦੇ ਬਾਹਰੋਂ ਲਿਆਉਣ ਨਹੀਂ ਦਿੰਦੇ ਇਹ ਤਾਂ ਕੈਦ ਕਰਕੇ ਰੱਖੇ ਹੋਏ ਇਹਨਾਂ ਨੇ ਇਹ ਤਾਂ ਆਪਣੀ ਆਪਣੀ ਜੇਲ੍ਹ ਬਣਾਈ ਹੋਈ ਹੈ ਸਰਕਾਰਾਂ ਨੇ ਕੌਣ ਕਹੇ ਇਹਨਾਂ ਨੂੰ ਵੀ ਕੈਦ ਨਹੀਂ ਕੀਤਾ ਤੁਸੀਂ ਕੌਣ ਦੱਸੇ ਵੀ ਕੈਦ ਨਹੀਂ ਤੁਸੀਂ ਬਾਰਡਰ ਟੱਪ ਕੇ ਦੋ ਥੋੜਾ ਦਾ ਪੰਛੀ ਚੰਗਾ ਨਾ ਉੜ ਕੇ ਜਿੱਥੇ ਮਰੀ ਚਲੇ ਜਾਂਦੇ ਆਦਮੀ ਬਹੁਤ ਬੁਰੀ ਤਰ੍ਹਾਂ ਕੈਦ ਹੋਇਆ ਹੈ ਔਰ ਆਦਮੀ ਆਪਣੇ ਆਪ ਨੂੰ ਹੋ ਜਾ ਸਮਝਦੇ ਸਤਿ ਸ਼੍ਰੀ ਅਕਾਲ ਸਭ ਤੋਂ ਜ਼ਿਆਦਾ ਗੁਲਾਮ ਆਦਮੀ ਹੈ ਆਦਮੀ ਨੇ ਆਦਮੀ ਨੂੰ ਗੁਲਾਮ ਕੀਤਾ ਹੈ ਇਹੀ ਝਗੜੇ ਦਾ ਕਾਰਨ ਹੈ ਸਾਰੀ ਦੁਨੀਆ ਦੇ ਵਿੱਚ ਹਮੇਸ਼ਾ ਝਗੜਾ ਰਾਜ ਵਾਸਤੇ ਰਹਿੰਦਾ ਹੈ ਇੱਥੇ ਦਾ ਸਲੋਗਨ ਇਹਨਾਂ ਦਾ ਕਮਾਈ ਦੀ ਦੁਨੀਆ ਖਾਣਗੇ ਹਮ ਰਾਜਾਣਾ ਦਾ ਕਮਾਈ ਦੀ ਦੁਨੀਆ ਖਾਣਗੇ ਹਮ ਇਹ ਦੇਸ਼ ਭਗਤਾਂ ਦਾ ਸਲੋਗਨ ਹੈ ਇਹ ਦੇਸ਼ ਭਗਤੀ ਹੈ ਇਹਨਾਂ ਦੀ ਦੋ ਪਦਾਰਥ ਮਾਇਆ ਦੇ ਲੈ ਲੈ ਦੋ ਪਦਾਰਥ ਕਰ ਦੇ ਉਹ ਲੈ ਲੈ ਆਪਣੀਆਂ ਨੇ ਪਰ ਇੱਕੋ ਹੀ ਪਦਾਰਥ ਹੈ ਮੁਕਤੀ ਸਿਰ ਗੁਰਬਾਣੀ ਨੇ ਜਿਹੜੇ ਪਦਾਰਥ ਚਾਰ ਲਏ ਕਲਿਆ ਗਿਆਨ ਪਦਾਰਥ ਧਰਮ ਛੱਡਤਾ ਉਹ ਧਰਮ ਦਾ ਬਥੇਰੇ ਨੇ ਗਿਆਨ ਤੋਂ ਸਖਣਾ ਧਰਮ ਧਰਮ ਹੁੰਦਾ ਹੀ ਨਹੀਂ ਬਾਕੀ ਰਿਜੈਕਟ ਕਰਦੇ ਧਰਮ ਸਾਰੇ ਧਰਮ ਰਿਜੈਕਟ ਕਰਤੇ ਸਾਰੀਆਂ ਮਤਾਂ ਰਿਜੈਕਟ ਕਰਦੀ ਗੁਰਬਾਣੀ ਨੇ ਧਰਮ ਇੱਕ ਹੈ ਉਹ ਗਿਆਨ ਗਿਆਨ ਕਹਦਾ ਆਤਮ ਗਿਆਨ ਸਕੂਲਾਂ ਕਾਲਜਾਂ ਦੇ ਵਿੱਚੋਂ ਗਿਆਨ ਮਿਲਦਾ ਹੈ ਇਹ ਤਾਂ ਹੀ ਸਕੂਲਾਂ ਕਾਲਜਾਂ ਨੂੰ ਅੰਦਰ ਕਹਿਣ ਲੱਗੇ ਐ ਵਿਦਵਾਨ ਸਾਡੇ ਵਿਦਿਆ ਮੰਦਰ ਨੇ ਉਹ ਵਿਦਿਆ ਮੰਦਰ ਕਾਹਨੂੰ ਨੇ ਵਿਦਿਆ ਮੰਦਰ ਨੇ ਸਾਰੇ ਕਲੇਸ਼ ਇਹਨਾਂ ਜੇ ਪੈਦਾ ਹੁੰਦੇ ਨੇ ਸਾਰੇ ਸ਼ੈਤਾਨ ਇਹਨਾਂ ਦੇ ਵਿੱਚ ਬੜੇ ਬੜੇ ਸ਼ੈਤਾਨ ਬਣ ਕੇ ਨਿਕਲਦੇ ਨੇ ਅਨਪੜ੍ਹ ਇਹਨਾਂ ਸ਼ੈਤਾਨ ਨਹੀਂ ਹੁੰਦਾ ਜਿਹਨਾਂ ਪੜਿਆ ਲਿਖਿਆ ਸ਼ੈਤਾਨ ਹੁੰਦਾ ਅਨਪੜ੍ਹ ਇਹਦਾ ਸ਼ੈਤਾਨ ਨਹੀਂ ਕਦੇ ਹੋਇਆ ਜਿੱਡਾ ਪੜਿਆ ਲਿਖਿਆ ਸ਼ੈਤਾਨ ਹੁੰਦਾ ਜਿੰਨਾ ਜ਼ਿਆਦਾ ਪੜ੍ਹੂ ਸ਼ੈਤਾਨ ਵੱਡਾ ਹੋ ਜਾਊਗਾ ਜਾਂ ਤਾਂ ਇਨਸਾਨ ਹੋ ਜਾਊਗਾ ਜਾਂ ਸ਼ੈਤਾਨ ਹੋ ਜਾਊਗਾ ਪੜਿਆ ਲਿਖਿਆ ਇਨਸਾਨ ਬਣ ਜੂ ਜਾਂ ਫਿਰ ਸ਼ੈਤਾਨ ਬਣੂ ਬਹੁਤ ਵੱਡਾ ਸ਼ੈਤਾਨ ਵੀ ਵੱਡਾ ਬਣ ਜੂ ਜੇ ਧਾਰਮਿਕ ਆਦਮੀ ਕਰੂਰ ਹੋ ਜਵੇ ਬਹੁਤ ਵੱਡਾ ਕਰੂਰ ਬਣਦਾ ਫਿਰ ਉਹ ਤੇ ਜ਼ਾਲਮ ਹੋ ਜਵੇ ਐਡਾ ਵੱਡਾ ਜ਼ਾਲਮ ਦੂਆ ਆਦਮੀ ਨਹੀਂ ਹੁੰਦਾ ਧਾਰਮਿਕ ਆਦਮੀ ਦਾ ਵੱਡਾ ਜ਼ਾਲਮ ਨਹੀਂ ਹੁੰਦਾ ਜਿਹੜਾ ਧਾਰਮਿਕ ਆਦਮੀ ਜ਼ਾਲਮ ਹੋ ਜਾਂਦਾ ਜੇ ਜ਼ਾਲਮ ਬਣ ਜਵੇ ਪਰ ਧਰਮ ਦਾ ਭੈ ਨਹੀਂ ਰਹਿੰਦਾ ਉਹ ਦੂਜੇ ਦੇ ਅੰਦਰ ਪੈ ਰਹੇ ਸਿਧਾਰਨ ਆਦਮੀ ਗੁਰਦੁਆਰੇ ਦਾ ਡੰਡਾ ਪੈਸੇ ਬਾਹਰ ਪਏ ਹੁਣ ਜਾ ਕੇ ਬੋਲ ਦਿੱਤਾ ਭਾਵੇਂ ਪਾ ਦੇਵੇ ਆਪਣਾ ਆਖਲਾਉਣ ਦੇ ਵੀ ਡਰ ਕਰਦਾ ਗੁਰੂ ਦੇ ਪੈਸੇ ਮਸਲਾ ਦੂ ਜੇ ਆਖਲਾਉਂ ਤਾਂ ਬੋਲ ਕੇ ਪਾ ਦੂਗਾ ਗ੍ਰੰਥੀ ਉੱਥੇ ਦਾ ਜਿਹੜਾ ਸੇਵਾਦਾਰ ਹੈ ਜਾ ਕੇ ਜੇਬ ਪਾ ਦੂਗਾ ਤੇ ਧਰਮ ਦਾ ਹੈ ਉਹ ਪੈਸੇ ਦੀ ਜੇ ਭੈ ਪੈ ਗਈ ਤਾਂ ਗੁਰਦੁਆਰਾ ਛੱਡ ਜੂਗਾ ਮੰਦਰ ਛੱਡ ਜੂਗਾ ਮਸਜਿਦ ਛੱਡ ਜੂਗਾ ਚਰਚ ਛੱਡ ਜੂਗਾ ਫਿਰ ਘਰ ਬੈ ਜੂਗਾ ਗ੍ਰੇਸ ਕਹਿੰਦੇ ਡੀਅਰ ਆਰ ਦੀ church father from God dear dear ਜਿੰਨਾ ਜ਼ਿਆਦਾ ਨੇੜੇ ਹੋ ਗਰਜੇ ਤੋਂ ਜਿਹਦਾ ਘਰ ਉਹਨਾਂ ਖੁਦਾ ਤੋਂ ਜ਼ਿਆਦਾ ਦੂਰ ਹੋ ਇਹ ਗ੍ਰੇਸ ਕਹਿੰਦੇ ਰੇਜਾ ਨੇ ਗੱਲ ਬਣੀ ਹੋਈ ਹੈ ਇਹਦਾ ਮਤਲਬ ਹੈ ਰੇਜ ਝੂਠ ਨੂੰ ਝੂਠ ਸੱਚ ਨੂੰ ਸੱਚ ਬਦਲਣ ਦੀ ਕਪੈਸਿਟੀ ਸਾਡੇ ਨਾਲੋਂ ਜ਼ਿਆਦਾ ਰੱਖਦੇ ਨੇ ਅਰੇ ਗੱਲਾਂ ਹੀ ਪੜਾਉਂਦੇ ਨੇ ਕਾਲਜ ਸਕੂਲਾਂ 'ਚ ਪੜਾਉਂਦੇ ਨੇ ਇਹ ਜੇ ਧਰਮਾਂ ਤੋਂ ਕੀ ਥੋੜਿਆ ਹੈ ਇਹ ਜੇ ਧਰਮਾਂ ਤੋਂ ਇਹ ਧਰਮ ਸਾਰੇ ਰਿਜੈਕਟ ਕਰਦੇ ਗੁਰੂ ਬਾਣੀ ਦੇ ਜਿਹੜੇ ਮੰਨਣ ਵਾਲੇ ਨੇ ਧਰਮ ਨਾਲ ਵਿਗੜੇ ਹੋਏ ਨੇ ਉਹਨਾਂ ਨੂੰ ਦੂਜਿਆਂ ਨਾਲੋਂ ਜ਼ਿਆਦਾ ਅਪਰਾਧੀ ਕਿਹਾ ਗੁਰਬਾਣੀ ਨੇ ਬਨਾਸ ਕੇ ਠੱਗ ਤਾਂ ਹੀ ਕਿਹਾ ਸੀ ਜਿਹੜਾ ਵਿਗੜ ਗਿਆ ਦੁੱਧ ਉਹ ਤਾਂ ਸਮਝ ਲਓ ਨਾ ਦਹੀ ਰਿਹਾ ਉਹ ਤਾਂ ਵਿਗੜ ਗਿਆ ਉਹ ਤਾਂ ਫਿਰ ਡੋਲਣ ਦੇ ਕਾਬਲੇ ਹੁੰਦਾ ਜਿਹੜਾ ਜਿਹੜਾ ਧਰਮ ਚ ਆ ਕੇ ਆਦਮੀ ਵਿਗੜਿਆ ਉਹਦਾ ਕੁਝ ਵੀ ਨਹੀਂ ਬਣਦਾ ਮਤੋਂ ਨਰਕ ਜਾਂਦਾ ਸਿੱਧਾ ਨਰਕ ਥੱਲੇ ਵੀ ਛੱਡ ਹੋਏ ਵੀ ਸੀ ਤੁਸੀਂ ਉਹਦਾ ਕੁਝ ਨਹੀਂ ਬਣਦਾ ਉਹਦੇ ਨਾਲ ਜਿਹੜਾ ਨਾ ਧਰਮ ਆਦਮੀ ਉਹ ਠੀਕ ਹੈ ਉਹ ਚੰਗਾ ਜਿਹੜਾ ਵਿਗੜਿਆ ਨਹੀਂ ਉਹ ਤਾਂ ਚੰਗਾ ਜਿਹੜਾ ਵਿਗੜ ਗਿਆ ਬੇਕਾਰ ਹੋ ਗਿਆ ਉਹਨੂੰ ਭੈ ਤਾਂ ਹੈ ਜੋ ਉਹਦਾ ਕੁਝ ਬਣਾਇਆ ਜਾ ਸਕਦਾ ਜਿਹੜਾ ਵਿਗੜਿਆ ਉਹਦਾ ਕੁਝ ਨਹੀਂ ਬਣਦਾ ਜਿਹੜੇ ਧਰਮ ਵਿਗੜ ਗਏ ਸੀ ਵਿਗੜੇ ਹੋਏ ਨੇ ਉਹੀ ਗੁਰਮਤਿ ਦਾ ਵਿਰੋਧ ਕਰ ਰਹੇ ਨੇ ਉਹਨਾਂ ਨੇ ਨਹੀਂ ਕਹਾਣ ਉਹ ਦਿੱਤਾ ਸੱਚ ਦਾ ਉਹੀ ਵਿਰੋਧ ਕਰਦੇ ਹੁੰਦੇ ਨੇ ਉਹਨਾਂ ਹੀ ਬੜਦਾ ਨੇ ਕੁਝ ਬੈਠ ਕਰਕੇ ਪਲੈਨਡ ਪ੍ਰੋਗਰਾਮ ਨਾਲ ਅਰਥ ਤੇ ਅਰਥ ਕੀਤੇ ਨੇ ਜਾਣ ਬੁੱਝ ਕੇ ਟੀਕਾ ਹੈ ਜਿਹੜਾ ਪਹਿਲਾਂ ਲਿਖਿਆ ਹੋਇਆ ਨਰੈਣ ਸਿੰਘ ਦਾ ਸਭ ਪਤਾ ਲੱਗਦਾ ਵੀ ਉਹ ਜਾਣ ਬੁੱਝ ਕੇ ਕੀਤਾ ਆਪਣੀ ਮਤ ਉਹਦੀ ਹਿੰਦੂ ਮਤ ਸੀ ਉਹਨੂੰ ਬਚਾਉਣ ਵਾਸਤੇ ਜਾਣ ਬੁੱਝ ਕੇ ਕੀਤਾ ਪਤਾ ਲੱਗਦਾ ਟੀਕਾ ਪੜ ਕੇ ਪਰ ਸਾਹ ਸਾਨੂੰ ਕਿਉਂ ਨਹੀਂ ਪਤਾ ਲੱਗਿਆ ਸਮਝ ਨਹੀਂ ਆਉਂਦੀ ਉਹਦੀ ਬੁੱਧੀ ਥੋੜੀ ਹੋਣੀ ਨਹੀਂ ਪਤਾ ਲੱਗੇ ਵਿਰੋਧ ਤਾਂ ਕਰਦਾ ਰਿਹਾ ਸਾਹਿਬ ਉਸ ਨੂੰ ਪਰ ਇੰਨੀ ਬੁੱਧੀ ਹੈ ਨਹੀਂ ਸੀ ਉਹਦੀ ਪੀਐਚਡੀ ਜਿਹੜੇ ਕਰਦੇ ਉਹਨਾਂ ਨੂੰ ਪਤਾ ਨਹੀਂ ਉਹਦਾ ਵਿਚਾਰਾ ਹੈ ਹੀ ਕੁਝ ਕਿਸੇ ਸੀ ਸਾਲ ਸੁਣ ਪੜ੍ਹਾਈ ਉਹ ਬਹੁਤ ਥੋੜੀ ਸੀ ਉਹਦੀ ਤਾਂ ਥੋੜੀ ਪੜ੍ਹਾਈ ਸੀ ਉਹਦੀ ਤਾਂ ਫਿਰ ਹੋਰ ਕੰਮ ਬਹੁਤ ਸੀ ਉਹ ਟੀਕਾ ਵੀ ਜਿਹੜਾ ਉਹਨੇ ਕੀਤਾ ਨਕਲੇ ਮਾਰੀ ਉਹਦੀ ਵੈਸੇ 95% ਨਕਲੇ ਮਾਰੀ ਉਹ ਧਾਰਮਿਕ ਸਟੱਡੀ ਇਹਦੀ ਹੈ ਨਹੀਂ ਸੀ ਧਾਰਮਿਕ ਸਟੱਡੀ ਉਹਦੀ ਜ਼ਿਆਦਾ ਸੀ ਤਾਰਾ ਸਰਦੋਸਤ ਹੁੰਦੀ ਪ੍ਰਭੋਧ ਚੰਦਰ ਵਰਗੇ ਨਾਟਕ ਉਹਦੇ ਪੜ੍ਹੇ ਤੇ ਇਹਨੂੰ ਤਾਂ ਪਤਾ ਹੀ ਨਹੀਂ ਪ੍ਰਭੋਧ ਚੰਦਰ ਨਾਟਕ ਹੁੰਦਾ ਸੀ ਉਹਦਾ ਬੇਸ ਧਾਰਮਿਕ ਸੀ ਇਹਦਾ ਬੇਸ ਧਾਰਮਿਕ ਨਹੀਂ ਸੀ ਇਹਦਾ ਬੇਸ ਕਾਲਜ ਸਕੂਲ ਸੀ ਜਿਹੜੇ ਕਾਲਜ ਸਕੂਲਾਂ 'ਚ ਪੜ੍ਹਦੇ ਨੇ ਧਰਮ ਨੂੰ ਨਹੀਂ ਸਮਝ ਸਕਣਗੇ ਸਾਡੀ ਜ਼ਿੰਦਗੀ ਉਹ ਬੇਸ ਹੈ ਧਰਮ ਨਹੀਂ ਹੈ ਪੜ੍ਹਾਈ ਹੋ ਰਹੀ ਉਹ ਤਾਂ ਆਲਮ ਜਾਣੇ ਲੱਗ ਜਾਂਦੇ ਨੇ ਆ ਕੇ ਥੱਲੇ ਵੇਸ ਕੁਝ ਹੋਰ ਹੁੰਦਾ ਉੱਤੇ ਜਾ ਕੇ ਬਣਾਉਣਾ ਚਾਹੁੰਦੇ ਉੱਤੇ ਧਰਮ ਕਿਵੇਂ ਬਣ ਜਾਣਗੇ ਜਾ ਕੇ ਵੇਸੇ ਕੁਝ ਹੋਰ ਹੁੰਦਾ ਇਸ ਕਰਕੇ ਚਾਰ ਪਦਾਰਥ ਨਹੀਂ ਪਛਾਣ ਸਕੇ ਨਾ ਸਾਬ ਸਿੰਘ ਨਾ ਇਹ ਪਛਾਣ ਸਕੇ ਚਾਰੇ ਯੁੱਗ ਨਹੀਂ ਪਛਾਣ ਸਕੇ ਵੀ ਗੁਰਬਾਣੀ ਦਾ ਕੀ ਨੇ ਉਹਨਾਂ ਦੇ ਕੀ ਨੇ ਨਾਮ ਨਹੀਂ ਪਛਾਣ ਸਕੇ ਉਹਨਾਂ ਦਾ ਕੀ ਹੈ ਗੁਰਬਾਣੀ ਦਾ ਕੀ ਹੈ ਦੁਬੀ ਵਿਆਖਿਆ ਕੀਤੀ ਹੈ ਇਹਨਾਂ ਲਫ਼ਜ਼ਾਂ ਦੀ ਵਿਆਖਿਆ ਕੀਤੀ ਹੈ ਸਾਰਿਆਂ ਦੀ ਗੁਰਬਾਣੀ ਨੇ ਸਾਰੇ ਸ਼ਬਦਾਂ ਨੂੰ ਵਿਆਖਿਆ ਨਵੀਂ ਦਿੱਤੀ ਹੈ ਧਰਮ ਦੀ ਵਿਆਖਿਆ ਵੀ ਨਵੀਂ ਕੀਤੀ ਹੈ ਧਰਮ ਕੀ ਹੁੰਦਾ ਹੈ ਜੈ ਗਿਆਨ ਦਾ ਧਰਮ ਧਰਮ ਦੀ ਵਿਆਖਿਆ ਕਰਤੀ ਗਿਆਨ ਕਿਹੜਾ ਗਿਆਨ ਸਵਾਲ ਹੈ ਇਹ ਹਰ ਕਿਸਮ ਦੇ ਗਿਆਨ ਨੂੰ ਇੱਕੋ ਹੀ ਸਮਝਦੇ ਤਾਂ ਹੀ ਆਏ ਸਕੂਲਾਂ ਕਾਲਜਾਂ ਨੂੰ ਉੱਧਰ ਕਰਨ ਲੱਗੇ ਇਹ ਮੰਦਰ ਹੈ ਇਹ ਕੂੜ ਦੇ ਬੰਦਰ ਨੇ ਕੂੜ ਗਿਆਨ ਹੈ ਇੱਥੇ ਗਿਆਨ ਸੱਚ ਦਾ ਚਾਹੀਦਾ ਸੱਚ ਕੀ ਆਤਮਾ ਸੱਚ ਉਹ ਹੁੰਦਾ ਜਿਹੜਾ ਮਰਦਾ ਨਹੀਂ ਪੁਰਾਣਾ ਨਹੀਂ ਹੁੰਦਾ ਆਤਮਾ ਨਾ ਪੁਰਾਣੀ ਹੁੰਦੀ ਹੈ ਨਾ ਮਰਦੀ ਆਤਮਾ ਨਾ ਮਰਦੀ ਹੈ ਨਾ ਪੁਰਾਣੀ ਹੁੰਦੀ ਹੈ ਆਤਮਾ ਦਾ ਗਿਆਨ ਸੱਚ ਦਾ ਗਿਆਨ ਬਾਕੀ ਸਭ ਕੁਝ ਝੂਠ ਹੈ ਬਾਕੀ ਮਾਇਆ ਦਾ ਗਿਆਨ ਮਾਇਆ ਦਾ ਗਿਆਨ ਹੈ ਕਾਲਜ ਸਕੂਲਾਂ ਸੱਚ ਦਾ ਗਿਆਨ ਕਿੱਥੇ ਸੱਚ ਦਾ ਗਿਆਨ ਝੂਠ ਦਾ ਗਿਆਨ ਅਸੀਂ ਲੈ ਰਹੇ ਹਾਂ ਜਿਹੜਾ ਗਿਆਨ ਅਸੀਂ ਲੈ ਰਹੇ ਹਾਂ ਉਹ ਕੂੜਦਾ ਜਿਹੜਾ ਗਿਆਨ ਲੈ ਰਿਹਾ ਹੈ ਉਹ ਕੌਣ ਹੈ ਉਹ ਕੌਣ ਹੈ ਇਹ ਇਹ ਗਿਆਨ ਹੈ ਸੱਚ ਦਾ ਇਹ ਗਿਆਨ ਲੈਣ ਵਾਲੇ ਦਾ ਗਿਆਨ ਹੈ ਸੰਸਾਰ ਦਾ ਗਿਆਨ ਜੋ ਨੂੰ ਦੀਦਾ ਜੋ ਨੂੰ ਸੁਣਦਾ ਹੈ ਜੋ ਨੂੰ ਖੰਦਾ ਹੈ ਜੋ ਸੁਭਦਾ ਉਹਦਾ ਗਿਆਨ ਮਾਇਆ ਦਾ ਗਿਆਨ ਇਹ ਕਮਾਇਆ ਦਾ ਗਿਆਨ ਹੈ ਕਮਾਇਆ ਧਾਰੀ ਦਾ ਗਿਆਨ ਮਾਇਆ ਧਾਰੀ ਜਿਹੜਾ ਹੈਗਾ ਹੋਰ ਹੈ ਮਾਇਆ ਹੋਰ ਹੈ ਮਾਇਆ ਧਾਰੀ ਦਾ ਗਿਆਨ ਆਤਮ ਗਿਆਨ ਕਹਿੰਦੇ ਨੇ ਜਿਹੜਾ ਮਾਲਕ ਬਣਦਾ ਸਰੀਰ ਦਾ ਉਹਦਾ ਗਿਆਨ ਜਿਹੜਾ ਕਹਿੰਦਾ ਮੇਰਾ ਸਰੀਰ ਨਹੀਂ ਠੀਕ ਉਹਦਾ ਗਿਆਨ ਜਿਹੜਾ ਕਹਿੰਦਾ ਮੈਂ ਇੰਨੀਆਂ ਜਮਾਤਾਂ ਪੜ ਗਿਆ ਉਹਦਾ ਗਿਆਨ ਜਿਹੜਾ ਕਹਿੰਦਾ ਮੈਂ ਪਾਣੀ ਪੀ ਲਿਆ ਉਹਦਾ ਗਿਆਨ ਕੌਣ ਹੈ ਜਿਹੜਾ ਬੋਲਦਾ ਇਸ ਸਮੁੰਦਰ ਵਿੱਚ ਕੌਣ ਵਸਾਈ ਉਹਦਾ ਗਿਆਨ ਜਿਹੜਾ ਉਹਦਾ ਗਿਆਨ ਜਿਹਦੇ ਵਿੱਚ ਗ੍ਰੰਥ ਚ ਉਹ ਗ੍ਰੰਥ ਧਾਰਮਿਕ ਗ੍ਰੰਥ ਹੈ ਉਹ ਧਰਮ ਧਰਮ ਜਿਹੜਾ ਆਤਮਾ ਦਾ ਗਿਆਨ ਨਹੀਂ ਕਰਾਉਂਦਾ ਉਹਨੂੰ ਧਰਮ ਨਹੀਂ ਬਣਦੀ ਗੱਲ ਇੱਕ ਗੱਲ ਧਰਮ ਦੀ ਡੈਫੀਨੇਸ਼ਨ ਹੋ ਗਈ ਦੂਜੀ ਗੱਲ ਇਹ ਹੈ ਕਿ ਬਾਕੀ ਫਿਰ ਜਿਹੜੇ ਧਰਮ ਲੋਕ ਕੀ ਨੇ ਬਾਕੀ ਧਰਮ ਸਾਰੇ ਫਸਾਉਣ ਵਾਲੀਆਂ ਵਧੀਆ ਨੇ ਉਹਨਾਂ ਨੇ ਥੋੜਾ ਜਿਹਾ ਗਿਆਨ ਪੜ ਲਿਆ ਉਹ ਫਸਾਉਂਦੇ ਨੇ ਜੇ ਸੱਚ ਦਾ ਗਿਆਨ ਪ੍ਰਗਟ ਹੁੰਦਾ ਹੋਣ ਨਹੀਂ ਦਿੰਦੇ ਕਿਉਂ ਆਪ ਝੂਠੇ ਬੰਦੇ ਨੇ ਝੂਠ ਬੋਲ ਬੋਲ ਕਹਾਣੀਆਂ ਬਣਾ ਲੀਆਂ ਹੁਣ ਆ ਤਾਂ ਉਹਨਾਂ ਨੂੰ ਛੱਡਣ ਆਏ ਨੂੰ ਬੋਲ ਇਹਨੂੰ ਵੀ ਮੰਨੀ ਜਾਂਦੇ ਨੇ ਉਹਨਾਂ ਨੂੰ ਵੀ ਮੰਨੀ ਜਾਂਦੇ ਨੇ ਨਾਲ ਲੜ ਗਿਆ ਕਰਤਾ ਸੱਪ ਜਾ ਕਰਤਾ ਅਤਾ ਝੂਠ ਹੈ ਤਾਂ ਸੱਚ ਹੈ ਉਹਦੇ ਅਤਾ ਝੂਠ ਹੈ ਇਹ ਬੰਦੇ ਨੇ ਵੀ ਰੱਬ ਇੱਕ ਹੈ ਪਰਮਾਤਮਾ ਇੱਕ ਹੈ ਪਰ ਇੱਕ ਹੋਰ ਤਰ੍ਹਾਂ ਨਾਲ ਮੰਨਦੇ ਨੇ ਇਹ ਮੰਦਰ ਨੇ ਜਮਦਾਰੀ ਵਰਦਾ ਨਹੀਂ ਆਤਮਾ ਜਮਦੀ ਵਰਦੀ ਨਹੀਂ ਪਰ ਆਤਮਾ ਕੀ ਹੈ ਇਸ ਵਾਰ ਦਾ ਜਵਾਬ ਕਿਤੇ ਵੀ ਨਹੀਂ ਆਤਮਾ ਕੀ ਹੈ ਇਸ ਵਾਰ ਦਾ ਜਵਾਬ ਕਿਤੇ ਨਹੀਂ ਗੀਤਾ ਚ ਨਹੀਂ ਹੈ ਰਵਿੰਦਰ ਜੀ ਨਹੀਂ ਹੈ ਮਹਾਭਾਰਤ ਜੀ ਨਹੀਂ ਹੈ ਸ਼ਾਸਤਰਾਂ ਚ ਨਹੀਂ ਹੈ ਬਾਈਬਲ ਚ ਨਹੀਂ ਹੈ ਕੁਰਾਨ ਚ ਨਹੀਂ ਹੈ ਪੁਰਾਣਾ ਚ ਨਹੀਂ ਹੈ ਜਿੰਨੇ ਟੀਕੇ ਨੇ ਕਿਸੇ ਚ ਨਹੀਂ ਹੈ ਜਿਹੜੀਆਂ ਕਿਤਾਬਾਂ ਯੂਨੀਵਰਸਿਟੀਆਂ ਲਿਖਦੇ ਨੇ ਕਿਤੇ ਨਹੀਂ ਹੈ ਬਸ ਗੁਰਬਾਣੀ ਚ ਗੁਰਬਾਣੀ ਦੇ ਅਰਥਾਂ ਚ ਲੁਕਿਆ ਪਿਆ ਖੋਜ ਦਾ ਵਿਸ਼ਾ ਇਹ ਬੁੱਝਣ ਵਾਲੀ ਗੱਲ ਹੈ ਚੌਥੇ ਪਦ ਦਾ ਗਿਆਨ ਚੌਥੇ ਲੋਕ ਦਾ ਨਿਰਾਕਾਰ ਦੇ ਲੋਕ ਦਾ ਗਿਆਨ ਗੁਰਬਾਣੀ 'ਚ ਹੈ ਪਰ ਉਹ ਹੀ ਬੁੱਝਣ ਵਾਲੀ ਗੱਲ ਹੈ ਤਿੰਨ ਲੋਕ ਦਾ ਗਿਆਨ ਸਾਹਮਣੇ ਹੈ ਸਮਝਣ ਵਾਲੀ ਗੱਲ ਹੈ ਤਿੰਨ ਲੋਕ ਦੀਆਂ ਗੱਲਾਂ ਜਿਹੜੀਆਂ ਇਹ ਲਿਖੀਆਂ ਨੇ ਉਹ ਸਮਝਣ ਵਾਲੀ ਗੱਲ ਹੈ ਚੌਥੇ ਲੋਕ ਦਾ ਗਿਆਨ ਇਹ ਚੌਥੇ ਲੋਕ ਦੇ ਬੰਦਿਆਂ ਦਾ ਗਿਆਨ ਆਤਮਾ ਚੌਥੇ ਲੋਕ ਦਾ ਵਾਸੀ ਹੈ ਚੌਥੇ ਲੋਕ ਦੀ ਵਸਨੀਕ ਹੈ ਇਹ ਪ੍ਰਦੇਸ਼ ਚ ਆਈ ਹੋਈ ਹੈ ਚੌਥੇ ਲੋਕ ਦੇ ਵਾਸੀਆਂ ਦਾ ਦਾ ਗਿਆਨ ਬੁੱਝਣ ਵਾਲੀ ਗੱਲ ਹੈ ਬੁਝਾਰਤ ਬਹੁਤ ਵੱਡੀ ਬੁਝਾਰਤ ਇਹ ਗੱਲ ਨੇ ਪੜ ਕੇ ਸਮਝੂ ਪੜ ਕੇ ਕਿਵੇਂ ਸਮਝੂ ਪੜਿਆ ਹੀ ਭੇਦ ਬੁਝਿਆ ਬਾਬੜ ਤੇ ਭਗਤੀ ਦਾ ਅਸਰ ਲਿਖੀ ਸੀ ਫਿਰ ਗੁਰਬਾਣੀ ਦੇ ਸਭ ਕੁਝ ਲਿਖਿਆ ਹੋਇਆ ਪਰ ਸਾਨੂੰ ਯਾਦ ਨਹੀਂ ਕਿ ਕੀ ਲਿਖਿਆ ਯਾਦ ਆਦਰ ਦੀ ਲੋੜ ਵੀ ਕੀ ਪਈ ਸੀ ਜਦੋਂ ਯਾਦ ਸਰਦਾ ਹੁਣ ਇਹਨੇ ਬੁਰੀ ਤਰ੍ਹਾਂ ਫਸੇ ਹੋਏ ਨੇ ਸਾਰੇ ਸਮਝ ਨਹੀਂ ਆ ਰਹੀ ਕੀ ਗੱਲ ਹੈ ਕੀ ਨਹੀਂ ਇੱਕ ਪਦਾਰਥ ਸਿਰਫ ਦਾ ਹੋਇਆ ਦੂਆ ਪਦਾਰਥ ਗਿਆਨ ਪਦਾਰਥ ਤੋਂ ਮੁਕਤ ਪਦਾਰਥ ਜਿਹੜੇ ਮਿਲ ਜਾਂਦੇ ਮੁਕਤੀ ਨੂੰ ਪਦਾਰਥ ਬੋਲੇ ਪਰ ਗਿਆਨ ਬਿਨਾ ਮੁਕਤੀ ਹੈ ਨਹੀਂ ਜਿੱਦਣ ਆਦਮੀ ਨੂੰ ਗਿਆਨ ਹੈ ਨਹੀਂ ਸੀ ਨਾ ਵੀ ਆ ਸੰਖੀ ਹੈ ਖਾ ਲਿਆ ਉਹ ਸਨ ਮਰ ਗਿਆ ਪਤਾ ਨਹੀਂ ਕਿੰਨੇ ਆਦਮੀ ਮਰੇ ਹੋਣੇ ਬਾਅਦ ਉਹਨੇ ਨੇ ਦੇਖਿਆ ਕਿ ਆ ਚੀਜ਼ ਖਾਦੀ ਹੈ ਤੇ ਮਰ ਗਿਆ ਤੂੰ ਧੂਰਾ ਖਾ ਗਿਆ ਉਹ ਕੋਈ ਮਰ ਗਿਆ ਤੇ ਕਹਿੰਦਾ ਆ ਜੀ ਨਾ ਖਾਇਓ ਖਾ ਕੇ ਮਰ ਜਾਂਦੇ ਹੌਲੀ ਹੌਲੀ ਗਿਆਨ ਹੋਇਆ ਜੋ ਜੋ ਗਿਆਨ ਹੁੰਦਾ ਚਲੇ ਗਿਆ ਛੱਡਦੇ ਚਲੇ ਗਏ ਬੂਟੀਆਂ ਦਾ ਗਿਆਨ ਕਿਹੜਾ ਹਰੇਕ ਨੂੰ ਹੁੰਦਾ ਜਿਵੇਂ ਜਿਵੇਂ ਗਿਆਨ ਹੁੰਦਾ ਚਲੇ ਜਾਂਦਾ ਉਹ ਛੱਡਦਾ ਚਲੇ ਜਾਂਦਾ ਸਾਗਿਆ ਕਿਉਂ ਨਹੀਂ ਕੋਈ ਖਾਂਦਾ ਹੁਣ ਸਾਈਨਾਈਡ ਕਿਉਂ ਨਹੀਂ ਖਾਂਦਾ ਕੋਈ ਪਤਾ ਹੈ ਵਧ ਵਜਾ ਗਿਆਨ ਹੋ ਜਾਂਦਾ ਨਾ ਵੀ ਇਹ ਅਗਰ ਸਾਗਰ ਫਿਰ ਛੱਡ ਦਿੰਦਾ ਫਿਰ ਟੈਸਟ ਨਹੀਂ ਕਰਦਾ ਇਹ ਖਾ ਕੇ ਦੇਖੋ ਬੋਲ ਸੰਖਿਆ ਕਦੇ ਨਹੀਂ ਚਾਹੇ ਝੂਠੇ ਬੋਲ ਵੀ ਜਿਹਨੇ ਸੰਖਿਆ ਨਹੀਂ ਦੇਖਿਆ ਸੰਖਿਆ ਕਦੇ ਨਹੀਂ ਖਾਂਦਾ ਕਦੇ ਨਹੀਂ ਖਾਂਦਾ ਪਤਾ ਸੁਣਿਆ ਤਾਂ ਹੈ ਨਾ ਵੀ ਸੰਖਿਆ ਖਾ ਕੇ ਮਰ ਜਾਂਦਾ ਸੰਸਾਰ ਨੂੰ ਜੜ ਛੱਡਦਾ ਜਾਂ ਨੂੰ ਗਿਆਨ ਹੋ ਜਾਂਦਾ ਆਤਮਾ ਦਾ ਆਪਣਾ ਗਿਆਨ ਮੈਂ ਕੀ ਚੀਜ਼ ਹਾਂ ਸੰਸਾਰ ਕੀ ਚੀਜ਼ ਹੈ ਮੁਕਤ ਪਦਾਰਥ ਹੋ ਗਿਆ ਇਹ ਮੁਕਤ ਪਦਾਰਥ ਨੂੰ ਕਹਿੰਦੇ ਨੇ ਬਰਾਗ ਤੋ ਛੱਡਤਾ ਤਿਆਗ ਤਾਂ ਬਰਾਗ ਹੋ ਗਿਆ ਬੰਦਾ ਰਾਗ ਬੰਦ ਕਰਤਾ ਸ਼ਬਦ ਬੰਦ ਹੋ ਗਈ ਬਰਾਗ ਤਾਂ ਇਹਦਾ ਕਿਹਾ ਬੈਰਾਗੀ ਹੋਣਾ ਸੀ ਰਾਗੀ ਬਣ ਗਏ ਅਸੀਂ ਬਣਾਇਆ ਰਾਗੀ ਹੋਣਾ ਸੀ ਬੈਰਾਗੀ ਕੀਰਤਨੀਆਂ ਬੈਰਾਗੀ ਹੈ ਰਾਗੀ ਦੀ ਹੈ ਰਾਗੀ ਕੀਰਤ ਦੀ ਹੁੰਦਾ ਹੁਣ ਕੀਰਤਨੀਆਂ ਰਾਗੀ ਕੋਲ ਬੈਠੇ ਜਦੋਂ ਕੁਰਬਾਨੀ ਦੀ ਸੋਝੀ ਹੋਊਗੀ ਉਦੋਂ ਪਤਾ ਲੱਗੂ ਵੀ ਕੀਰਤਨੀਆਂ ਰਾਗੀ ਕੀ ਫਰਕ ਹੈ ਕੀਰਤਨ ਕਰਨ ਵਾਲਾ ਕੌਣ ਹੁੰਦਾ ਕੀਰਤੀ ਕਰਨ ਸਰਲ ਮਨਮੋਹਣ ਕੀਰਤੀ ਕਰਨ ਵਾਲਾ ਮਨਮੋਹਣ ਦੀ ਸਰਲ ਹੁੰਦਾ ਕੌਣ ਹੈ ਨਾ ਜਰਾਗੀਆਂ ਕੀ ਹੈ ਕੋਈ ਸਾਨੂੰ ਜਦੋਂ ਸਾਡ ਜਾਣਗੇ ਜਾਂ ਪਤਾ ਲੱਗੂ ਕੀਰਤਨ ਦੇ ਵਿੱਚ ਹਰ ਰਾਗ ਕੀ ਫਰਕ ਸਰਲ ਮਨਮੋਹਣ ਜੋ ਹਨ ਪਾਪ ਵਿਦਾਰਣ ਤੋਂ ਉਹਨਾਂ ਦੇ ਸੁਣ ਕੇ ਤਾਂ ਗੱਲ ਕੀਰਤਨ ਪਾਪ ਕੰਬਣ ਲੱਗ ਜਾਂਦੇ ਨੇ ਸਭ ਦੇ ਅੰਦਰ ਪਾਪ ਤੇ ਭੀਤਰ ਕੰਬਣ ਉਹ ਕੀਰਤਨ ਸੁਣ ਕੇ ਤਾਂ ਪਾਪ ਕੰਬਣ ਲੱਗ ਜਾਂਦੇ ਤੇ ਨਾਨਕ ਦਾ ਰਾਗੀਆਂ ਦਾ ਕੀਰਤਨ ਸੁਣ ਕੇ ਕਿਹਦੇ ਪਾਪ ਕੰਬਦੇ ਕੰਬਦੇ ਨੇ ਕਿਸੇ ਦੇ ਉਹ ਉਹਨਾਂ ਦੇ ਨਹੀਂ ਕੰਬਦੇ ਰਾਗੀਆਂ ਦੇ ਦੂਏ ਕਿਹਦੇ ਕੰਬਣਗੇ ਉਹਨਾਂ ਦੇ ਨਹੀਂ ਗਮਲੇ ਕੀਰਤਨ ਹੋਵੇ ਔਰ ਪਾਪ ਨਾ ਕਪਣ ਅੰਦਰ ਇਹ ਕਿਵੇਂ ਹੋ ਸਕਦਾ ਕਿਵੇਂ ਹੋ ਸਕਦਾ ਕੀਰਤਨ ਕਾਦਾ ਹੋਇਆ ਬਨ ਮੋਹਨ ਦੀ ਸੜਨ ਦੇ ਬਿਨਾ ਕੀਰਤੀ ਹੋਈ ਨਹੀਂ ਸਕਦੀ ਸੱਚ ਨਾਲ ਜੁੜੇ ਦੇ ਬਿਨਾ ਸ਼ਬਦ ਗੁਰੂ ਨਾਲ ਜੁੜੇ ਦੇ ਬਿਨਾ ਕੀਰਤਨ ਹੋਈ ਨਹੀਂ ਸਕਦਾ ਇਹਨਾਂ ਜਿਹੜਾ ਇਹਨਾਂ ਤਾਂ ਪਤਾ ਹੀ ਨਹੀਂ ਗੱਲ ਕੀ ਹੈ ਇਹ ਕੀ ਨੇ ਕੋਈ ਰੱਬਾ ਵੈ ਰਾਗੀ ਨਾਦੀ ਬੇਦੀ ਉਹ ਭਾਂਤ ਕਰ ਵੀ ਹਰ ਹਰ ਜੈ ਰਾਮ ਰਾਜ ਉਹ ਨੇ ਇਹਨਾਂ ਖਾਤਰੇ ਬਖਤੀ ਪਈ ਹੈ ਇਹਨਾਂ ਤੇ ਕੋਈ ਅਸਰ ਨਹੀਂ ਹੈ ਇਹਨਾਂ ਨੂੰ ਕੀ ਗੋਣੇ ਉਹਦਾ ਗਿਆਨ ਨਹੀਂ ਹੈ ਗਿਆਨ ਬੁਰੂਣੇ ਗਾਵੇਂ ਗੀਤ ਭੁੱਖੇ ਬੁੱਲਾਂ ਘਰੇ ਵਸੀਦ ਇਹ ਤਾਂ ਭੁੱਖ ਢਿੱਡ ਦੀ ਭੁੱਖ ਨੂੰ ਗਾਉਂਦੇ ਨੇ ਰੋਟੀਆਂ ਕਾਰਨ ਪੂਰਨ ਤਾਲ ਆਪ ਪਛਾੜਨ ਧਰਤੀ ਨਾਲ ਇਹ ਤਾਂ ਹੋਰ ਅਰਥਾਂ ਨੇ ਅਰਥ ਲੱਭਦੇ ਨੇ ਗਾਈ ਜਾਂਦੇ ਨੇ ਰੁੱਧਿਆ ਦਾ ਮਨ ਕਿਉਂ ਬੈਰਾਗ ਕਰੇਗਾ ਬੈਰਾਗ ਵੀ ਨਹੀਂ ਕਰਨਾ ਚੁੱਪ ਕਰਦੇ ਨੇ ਚੁੱਪ ਕਰਦੇ ਨੇ ਝੂਠੇ ਸੱਚਾ ਚੁੱਪ ਕਰੇ ਜੇ ਝੂਠਾ ਸੀ ਮਾਰਾ ਉਹ ਝੂਠ ਤੋਂ ਚੁੱਪ ਕਰਾਇਆ ਇਹਨੂੰ ਵੈਰਾਗੀ ਕਿਉਂ ਕੀਤਾ ਝੂਠ ਕਹਿੰਦੇ ਝੂਠੀਆਂ ਡਿਮਾਂਡਾਂ ਛੱਡ ਦੇ ਮਾਇਆ ਦੀ ਡਿਮਾਂਡ ਝੂਠ ਦੀ ਡਿਮਾਂਡ ਹੈ ਛੱਡਦੇ ਝੂਠ ਬੋਲਣਾ ਛੱਡਦੇ ਬੰਦ ਕਰਦੇ ਝੂਠੀ ਬਾਣੀ ਬੰਦ ਕਰਦੇ ਬੋਲਣੀ ਇਹ ਮੇਰਾ ਬਾਪ ਹੈ ਝੂਠ ਹੈ ਮੇਰਾ ਪੁੱਤ ਹੈ ਝੂਠ ਹੈ ਮੇਰਾ ਘਰ ਹੈ ਇਹ ਝੂਠ ਹੈ ਇਹ ਝੂਠ ਬੋਲਣਾ ਛੱਡਦੇ ਉਹ ਝੂਠ ਬੋਲਣਾ ਹੈ ਹੁਣ ਸੱਚ ਬੋਲਣਾ ਸੱਚ ਬੋਲਣ ਲਾਉਣਾ ਝੂਠ ਬੋਲਣਾ ਛਡਾਇਆ ਹੈ ਸਿਰਫ ਬੈਰਾਗ ਦਾ ਮਤਲਬ ਹੈ ਵਾਇਆ ਦੀ ਭੁੱਖ ਬੰਦ ਕੀਤੀ ਹੈ ਸਿਰਫ ਮਨ ਕਿਉਂ ਬੈਰਾਗ ਕਰੇਗਾ ਸਤਗੁਰ ਮੇਰਾ ਪੂਰਾ ਬੈਰਾਗ ਤਾਂ ਤੇ ਝੂਠਾ ਹੋਵੇ ਝੂਠਾ ਮੇਰਾ ਸੱਚਾ ਸਤਗੁਰ ਹੈ ਮੈਂ ਕਹਿੰਦਾ ਚੁੱਪ ਕਰ ਤੇ ਫਿਰ ਬੋਲੇ ਫਿਰ ਬੁਲਾਇਆ ਉਹਨੇ ਵੀ ਹੁਣ ਬੋਲ ਦੱਸ ਦੁਨੀਆ ਨੂੰ ਸੱਚ ਕੀ ਹੈ ਗੁਰਬਾਣੀ ਨੇ ਦੱਸਿਆ ਸੱਚ ਕੀ ਹੈ ਸੱਚ ਕਾ ਦੱਸਿਆ ਜਾਂ ਨਾਮ ਮਿਲਿਆ ਤਾਂ ਨਾਮ ਮਿਲੇ ਤਾਂ ਬੈਰਾਗੀ ਦਾ ਮਰੇ ਹੋਇਆ ਜਾਣਾ ਹੋਵੇ ਮੁਕਤ ਨਾਮ ਮਿਲਿਆ ਜਿਉਂਦਾ ਹੋ ਗਿਆ ਜਿਉਂਦਾ ਹੋਇਆ ਫਿਰ ਬੋਲਿਆ ਬੋਲਦਾ ਜਿਉਂਦਾ ਚੁੱਪ ਹੈ ਮਰਿਆ ਹੋਇਆ ਬਸ ਚੁੱਪ ਬੈਰਾਗੀ ਹੈ ਚੁੱਪ ਹੈ ਮਨ ਮਰਿਆ ਹੋਇਆ ਜਾਂ ਬੋਲਣ ਲੱਗ ਗਿਆ ਫਿਰ ਜਿਉਂਦਾ ਨਾ ਜਿਉਂਦਾ ਨਾ ਮਰਿਆ ਹੋਇਆ ਚੁੱਪਰ ਬੋਲਦੇ ਜੀ ਚੁੱਪਰ ਬੋਲਦੇ ਰਹੀ ਚੁੱਪੇ ਚੁੱਪ ਨਾ ਹੋਵੇ ਐਵੇਂ ਨਹੀਂ ਚੁੱਪ ਕਰ ਸਕਦਾ ਮਨ ਜੋਗੀ ਦਾ ਮੂੰਹ ਨਾਲ ਉਹ ਚੁੱਪ ਕਰਕੇ ਬੋਲ ਧਾਰਨ ਕਰ ਲੈ ਲਓ ਜੀ ਚੁੱਪ ਹੋ ਗਏ ਮੁਕਤੀ ਮਿਲ ਗਈ ਕਹਿੰਦੇ ਮਨ ਬੋਲਦਾ ਅੰਦਰੋਂ ਮੂੰਹ ਦਾ ਚੁੱਪ ਕਰਨ ਨੂੰ ਜੇ ਕਿਹਾ ਮਨ ਬੋਲਦਾ ਤੇਰਾ ਉਹ ਨਹੀਂ ਹਟਿਆ ਬੋਲਣ ਤੇ ਇਹ ਚੁੱਪ ਕਰਨ ਨੂੰ ਨਹੀਂ ਗੱਲ ਇਹ ਚੁੱਪ ਕਰਨਾ ਰਿਜੈਕਟ ਕਰਤਾ ਜਿਹੜਾ ਬੋਲ ਧਾਰਨ ਕਰਦੇ ਤੇ ਬੜੇ ਪਖੰਡ ਕੀਤੇ ਨੇ ਲੋਕਾਂ ਨੇ ਸਾਰੀਆਂ ਬਤਾਲਿਆਂ ਨੇ ਮੂੰਹ ਤੇ ਚੁੱਪ ਕਰਕੇ ਕਹਿੰਦੇ ਚੁੱਪ ਦੀ ਗੱਲ ਨਹੀਂ ਇਹ ਚੁੱਪ ਦਰਗਾਹ ਦੇ ਪ੍ਰਵਾਨ ਨਹੀਂ ਹੈ ਲੋਕ ਪ੍ਰਵਾਨ ਕਰ ਲੈਣਗੇ ਬੇਵਕੂਫ ਵੀ ਬੜਾ ਸੰਤ ਮਹਾਨ ਹੈ ਚੁੱਪ ਹੋ ਗਈ ਦਰਗਾਹ ਨੂੰ ਪਤਾ ਘਟ ਘਟ ਕੇ ਅੰਦਰ ਕੀ ਜਾਣਦਾ ਵੀ ਬੰਦਾ ਕੀ ਬੋਲਦਾ ਅੰਦਰੋਂ ਬੋਲਦਾ ਉਹਨਾਂ ਨੂੰ ਸੁਣਦਾ ਇਹਨਾਂ ਨੂੰ ਨਹੀਂ ਸੁਣਦਾ ਬਾਹਰ ਲਿਆ ਅੰਦਰ ਬੈਠਾ ਹੈ ਜਿਹਨੂੰ ਸੁਣਦਾ ਹੈ ਬੋਲ ਬੋਲਦਾ ਉਹਨੂੰ ਕਰਾ ਚੁੱਪ ਪਿਓ ਨੂੰ ਆਪਣੇ ਨੂੰ ਮਨ ਕਰਾ ਚੁੱਪ ਮੂੰਹ ਤੇ ਬੋਲਣਾ ਮਤਲਬ ਇਹ ਨਹੀਂ ਵੀ ਚੁੱਪ ਹੋ ਗਿਆ ਬੰਦੇ ਦਾ ਮਨ ਨੂੰ ਚੁੱਪ ਕਰਾ ਲੈ ਮੂੰਹ ਨਾਲ ਬੋਲੀ ਜਾਂਦਾ ਚਾਹੇ ਫਿਰ ਤਾਂ ਸੌਖਾ ਕੰਮ ਜੇ ਮਨ ਮੂੰਹ ਤੇ ਚੁੱਪ ਕਰੇ ਤਾਂ ਹੋ ਜਾਂਦਾ ਸਰ ਜੀ ਦੋ ਪਦਾਰਥ ਰਹਿ ਗਏ ਨਾ ਪਦਾਰਥ ਫਿਰ ਉਹ ਤੋਂ ਬਾਅਦ ਅਸਲ ਜਨਾਮ ਨਾਮ ਉਹ ਹੈ ਇਹ ਨਾਮ ਗਿਆਨ ਹੈ ਜਿਹੜਾ ਗੁਰਬਾਣੀ ਦੇ ਨਾਮ ਹੈ ਗਿਆਨ ਹੈ ਉਹ ਨਾਮ ਹੈ ਤਤ ਆਊਗਾ ਕਿ ਨਾਮ ਤਤ ਸਭ ਹੀ ਸਿਰ ਜਾਪਾ ਉਹ ਜਿਹੜਾ ਨਾਮ ਤਤ ਹੈ ਉਹ ਸਾਰਿਆਂ ਦੇ ਉੱਪਰ ਹੁਕਮ ਉਹ ਹੁਕਮ ਨਾਮ ਤਤ ਸਭ ਹੀ ਸਿਰ ਜਾਪਾ ਬਿਨਾਂ ਨਾਮ ਹੈ ਦੁੱਖ ਕਾਲ ਸੰਤਾਪਾ ਉਸ ਨਾਮ ਦੇ ਬਿਨਾਂ ਕਾਲ ਦਾ ਦੁੱਖ ਲੱਗਦਾ ਇਸ ਨਾਮ ਦੇ ਨਾਲ ਕਾਲ ਦਾ ਦੁੱਖ ਨਹੀਂ ਲੱਗਦਾ ਇਹ ਤਾਂ ਆਪੇ ਕਾਲ ਰੂਪ ਹੈ ਇਹ ਨਾਮ ਦਾ ਗਾਰ ਰੂਪ ਹੈ ਉਹ ਨਾਮ ਅਕਾਲ ਹੈ ਇਹ ਨਾਮ ਕਾਲ ਹੈ ਇਹ ਨਾਮ ਜਿਹੜਾ ਹੈ ਕਾਲ ਹੈ ਕਾਲ ਅਕਾਲ ਖਸਮ ਦਾ ਗੁਰਬਾਣੀ ਦਾ ਉਸ ਨਾਮ ਨੇ ਬਣਾਈ ਉਸ ਤੁਰਕੀ ਬਾਣੀ ਨੇ ਗੁਰਬਾਣੀ ਬਣਾਈ ਹੈ ਇਹ ਕਾਲ ਅਕਾਲ ਖਸਮ ਦਾ ਕੀਤਾ ਹੋਇਆ ਹੈ ਕਾਲ ਰੂਪ ਹੈ ਤਕਾਲ ਕਾਲ ਮਨ ਦੀ ਮੌਤ ਦਾ ਕਾਲ ਹੈ ਮਨ ਦੀ ਮੌਤ ਦਾ ਕਾਲ ਗੁਰਬਾਣੀ ਦਾ ਕਾਲ ਹੁੰਦਾ ਹੀ ਮੁਕਤੀ ਦਿੰਦਾ ਇੱਛਾਵਾਂ ਦੀ ਮੌਤ ਹੈ ਬਕਾਰਾਂ ਦੀ ਮੌਤ ਕਰਦਾ ਹੈ ਮਨ ਦੀ ਮੌਤ ਨਹੀਂ ਕਰਦਾ ਸੀ ਨਹੀਂ ਗੁਰਬਾਣੀ ਨਾਲ ਮਾਰਿਆ ਹੈ ਹਾਂ ਨਾ ਮਨ ਮਾਰਿਆ ਹੈ ਬੰਦਾ ਜਿਹੜੇ ਬਕਾਰ ਮਾਰੇ ਨੇ ਜਿਵੇਂ ਸੰਖਿਆ ਮਾਰਦੇ ਸੰਖਿਆ ਦਾ ਜਿਹੜਾ ਗੈਰ ਸੀ ਉਹ ਮਾਰੀ ਹੈ ਜਿਹੜਾ ਮਨ ਨੂੰ ਮਾਇਆ ਨੇ ਡੱਗਿਆ ਹੋਇਆ ਸੀ ਉਹ ਜ਼ਹਿਰ ਹੋ ਰਹੀ ਹੈ ਇਹ ਹੰਕਾਰ ਮਾਰਿਆ ਹੋਰ ਮਾਰਿਆ ਸੀ ਗਰਭ ਹਾਰੀ ਹੈ ਨਾ ਜੇ ਮਾਰਿਆ ਤਾਂ ਬੰਦਾ ਹੰਕਾਰ ਮਾਰਿਆ ਹੰਕਾਰ ਮਰ ਗਿਆ ਮਰ ਮਰ ਗਿਆ ਹੰਕਾਰ ਕਰਕੇ ਬੰਦਾ ਵਜੂਦ ਹੈ ਹੰਕਾਰ ਮਾਰਿਆ ਇਹਦਾ ਬੰਦੀ ਮਾਰਿਆ ਇੱਕ ਹੋ ਗਿਆ ਮਾਰੇ ਦੂਜਾ ਭਾਉ ਮਾਰਿਆ ਜੇ ਦੂਜਾ ਭਾਉ ਮਾਇਆ ਦੀ ਭੁੱਖ ਮਾਰੀ ਇਹਦੇ ਉੱਤੇ ਆਵਾ ਗਾਉਣ ਮਿਟਾ ਗੁਰ ਸ਼ਬਦੀ ਆਪੇ ਪਰਖੈ ਇਸ ਕਰਕੇ ਚਾਰ ਪਦਾਰਥ ਹੋ ਗਏ ਚੌਥਾ ਗਿਆਨ ਪਦਾਰਥ ਭੁਖਤ ਪਦਾਰਥ ਨਾਮ ਪਦਾਰਥ ਜਨਮ ਪਦਾਰਥ ਫਿਰ ਹੈ ਨਾਨਕ ਨਾਮ ਮਿਲੇ ਤਾਂ ਜੀਵਾ ਜਦ ਜੀਵਾ ਫਿਰ ਬੋਲੇ ਫਿਰ ਬਾਣੀ ਗੁਰਬਾਣੀ ਉਚਾਰੀ ਹੈ ਨਿਸ਼ਾਨੀ ਕੀਰਤੀ ਕਰ ਹਾਂ ਫਿਰ ਕੀਰਤੀ ਕੀਤੀ ਹੈ ਕੀਰਤੀ ਕਰਨ ਸਰਣ ਮਨ ਮੋਹਨ ਜੋ ਹਨ ਪਾਪ ਬਿਦਾਰ ਕੋ ਉੱਥੇ ਜਾ ਕੇ ਕੀਰਤਨ ਹੁੰਦਾ ਕੀਰਤਨ ਕਰਨ ਬਹਿ ਗਏ ਪੁਰਾਣੇ ਵਾਲਿਆਂ ਨੇ ਕਹਿਆ ਤਾਂ ਕੀਰਤਨ ਕਲਯੁਗ ਵਿੱਚ ਕੀਰਤਨ ਪਰ ਪ੍ਰਧਾਨ ਉਹਨੂੰ ਵੀ ਮੇਰਾ ਕਾਲਜੋ ਕਿੱਥੇ ਹੁੰਦਾ ਉਹ ਕਾਲਜੋ ਬਾਹਰ ਸਮਝਦਾ ਹੈ ਸਾਧਾਰਨ ਕਾਲਜੋ ਉਹ ਵੀ ਪਤਾ ਕਾਲਜੋ ਹੁੰਦਾ ਕੀ ਕਿਸੇ ਦੇ ਅੰਦਰ ਕਾਲਜੋਗਾ ਕਿਸੇ ਦੇ ਸੱਜੋਗਾ ਪੰਜਵੀਂ ਪਾਸ਼ਾ ਦਾ ਕਹਿੰਦਾ ਨਾ ਇੱਕ ਘੜੀ ਨਾ ਮਿਲਤੇ ਤਾਂ ਕਾਲਜੋ ਬੋਲਦਾ ਕਾਲਜੋਗ ਦਾ ਅੰਦਰ ਦੀ ਅਵਸਥਾ ਕਿਸੇ ਦੀ ਕਾਲਜੋਗਾ ਕਿਸੇ ਦੇ ਰਜੋਗੁਣ ਨੇ ਕਿਸੇ ਦੇ ਤਮੋਗੁਣ ਨੇ ਕੋਈ ਸਤੋਗੁਣ ਨੇ ਕੋਈ ਪਾਸ ਦੇ ਵਿੱਚ ਅਲੱਗ-ਅਲੱਗ ਅਵਸਥਾ ਨੇ ਸਾਰਿਆਂ ਦੀ ਜੋ ਤੁਰਿਆ ਅਵਸਥਾ ਜਾਂ ਸਜੂਗੀ ਅਵਸਥਾ ਦੇ ਵਿੱਚ ਉਹਨੇ ਜੁਗ ਪੜੇ ਤੇ ਸਾਧਾ ਵਾਲੇ ਸਿੱਧੂ ਮਤ ਵਾਲੇ ਸਿੱਧੂ ਮਤ ਦੀ ਪੜਾਈ ਦੱਸੀ ਗਈ ਲੋਕਾਂ ਨੂੰ ਇਹ ਉਹੀ ਸਾਡੀ ਪ੍ਰਚਲਿਤ ਹੈ ਉਹੀ ਸਾਡੇ ਠੀਕ ਹੈ ਜੇ ਗੁਰਬਾਣੀ ਕਿਹਨੇ ਸਮਝੀ ਹੈ ਗੁਰਬਾਣੀ ਸੁਧਾਰੂਗੀ ਸਾਰਿਆਂ ਨੂੰ ਗੁਰਬਾਣੀ ਨੇ ਸੋਧੇ ਸਿਮਰਤ ਸਾਸਤ ਸਗਲ ਉਹਨਾਂ ਦੇ ਜਿਹੜੇ ਭਲੇਖੇ ਪਾਏ ਹੋਏ ਤੇ ਸਾਰੇ ਸੋਧੇ ਨੇ ਉਹ ਜਿਹੜੇ ਅਸ਼ੁੱਧ ਨੇ ਉਹਨਾਂ ਨੂੰ ਲਾਗੂ ਕਰਤਾ ਸੋਧੇ ਹੋਇਆ ਦੇ ਉੱਤੇ ਉਹ ਤਾਂ ਸੋਧੇ ਤੇ ਸੋਧੇ ਕਿਵੇਂ ਸੋਧੇ ਜੀ ਦੱਸੋ ਕਿ ਪੜ ਕੇ ਸਮਝਾਓ ਸੋਧੇ ਕਿਵੇਂ ਸੋਧੇ ਸਿਮਰਤ ਸਾਸਤਰ ਸਗਲ ਇਹ ਸੋਧ ਕੇ ਲਿਖੇ ਹੋਏ ਨੇ ਜੇ ਕੋਈ ਚਾਰ ਯੁੱਗ ਲਿਖੇ ਨੇ ਉਹ ਵੀ ਸੋਧੇ ਨੇ ਚਾਰ ਪਦਾਰਥ ਲਿਖੇ ਨੇ ਉਹ ਵੀ ਸੋਧੇ ਨੇ ਇਹਨਾਂ ਲੋਕ ਲਿਖੇ ਨੇ ਉਹ ਵੀ ਸੋਧ ਕੇ ਲਿਖੇ ਨੇ ਨਾਮ ਲਿਖਿਆ ਉਹ ਵੀ ਸੋਧ ਕੇ ਲਿਖਿਆ ਜਪ ਲਿਖਿਆ ਉਹ ਵੀ ਸੋਧ ਕੇ ਲਿਖਿਆ ਸਿਮਰਨ ਲਿਖਿਆ ਉਹ ਵੀ ਸੋਧ ਕੇ ਲਿਖਿਆ ਸਾਰਾ ਧਰਮ ਸੋਧਿਆ ਹੈ ਝੂਠੇ ਧਰਮ ਨੂੰ ਸੱਚ ਧਰਮ ਬਣਾਇਆ ਜਿਹੜੀਆਂ ਫਲਸਫੀਆਂ ਵਿਧੀਆਂ ਆਈਆਂ ਉਹਨੂੰ ਛੁੱਟਣ ਕੀ ਵਿਧੀ ਬਣਾਇਆ ਉਹ ਤਾਂ ਫਲਸਫੀਆਂ ਵਿਧੀਆਂ ਦੇ ਧਰਮ ਨੇ ਤੁਸੀਂ ਉਹ ਲਾਗੂ ਕਰਦੇ ਜਦ ਤੇ ਲਿਆ ਕੇ ਤੇ ਰਿਜ਼ਲਟ ਤਾਂ ਉਹੀ ਆਉਣਦੇ ਜਿਹੜੇ ਆਏ ਹੋਏ ਨੇ ਇੱਥੋਂ ਗੱਲ ਫਸੀ ਹੋਈ ਹੈ ਗੁਰਬਾਣੀ ਨੂੰ ਬੇਸ ਬਣ ਕੇ ਨਹੀਂ ਚੱਲਣਾ ਚੱਲਦੇ ਸੋਧ ਹੋਣੀ ਨਹੀਂ ਉਹ ਤਾਂ ਰਿਜੈਕਟ ਕੀਤੇ ਨੇ ਸਾਰੇ ਮਤ ਜੋ ਚੀਜ਼ ਰਿਜੈਕਟ ਕੀਤੀ ਹੈ ਤੁਸੀਂ ਉਹਨੂੰ ਪ੍ਰੋਜੈਕਟ ਕਰਤਾ ਫਿਰ ਚਾਰੇ ਜੋ ਰਿਜੈਕਟ ਕਰੇ ਹੋਏ ਪ੍ਰੋਜੈਕਟ ਕਰਦੇ ਤੇਰੀ ਜੇਲੇ ਪ੍ਰਮਾਣ ਰਿਜੈਕਟ ਕੀਤੇ ਪ੍ਰੋਜੈਕਟ ਕਰਦੇ ਤੇਰੀ ਦੇ ਅਰਥ ਤਨ ਬਣਾ ਲੈ ਤੇ ਪ੍ਰੋਜੈਕਟ ਹੋ ਗਏ ਇਹ ਵਿਦਵਾਨਾਂ ਦੀ ਗੱਲ ਹੈ ਵਿਦਵਾਨ ਬੁੱਧੀ ਹਿੰਤਾ ਹੁੰਦੇ ਨੇ ਹੁਣ ਤੇ ਪਤਾ ਨਹੀਂ ਲੱਗਿਆ ਇਹਨਾਂ ਨੂੰ ਕਿਉਂ ਪਤਾ ਲੱਗਦਾ ਬੁੱਧੀ ਹਿੰਦ ਜੋ ਹੈ ਥੋੜੇ ਸਾਬਤ ਕਰਨਾ ਸੀ ਬੁੱਧੀ ਹਿੰਦ ਹੀ ਹੈ ਜੇ ਬੁੱਧੀ ਹੀ ਨਹੀਂ ਫਿਰ ਪਤਾ ਕਿਉਂ ਨਹੀਂ ਲੱਗਿਆ ਪਤਾ ਕਿਉਂ ਨਹੀਂ ਲੱਗਿਆ ਇਹ ਤਾਂ ਉਹਨਾਂ ਹੀ ਨਾ ਸੀ ਇਹ ਤਾਂ ਫਿਰ ਪਤਾ ਕਿਉਂ ਨਹੀਂ ਲੱਗਿਆ ਅੰਨਾ ਹੋਵੇ ਬੁੱਧੀ ਮਾਰਗ ਵਿਚਰੇ ਅੰਦਾ ਲਿਖਿਆ ਜਾਏ ਕਬੀਰ ਰਾਹ ਦੇ ਮੋਤੀ ਬਖਰੇ ਨੇ ਉਹਨਾਂ ਨਿਕਲਿਆ ਜਾਂਦਾ ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ ਜੋਤ ਬਿਨਾ ਜਗਦੀਸ਼ ਦੀ ਜਗਦੀਸ਼ ਕੀ ਜਗਦੀਸ਼ ਕੀ ਜੋਤ ਕੀ ਹੈ ਬਵੇਗ ਬੁੱਧੀ ਬਵੇਗ ਬੁੱਧੀ ਤੋਂ ਬਿਨਾ ਸਾਰਾ ਸੰਸਾਰ ਐ ਤੁਰਿਆ ਜਾਂਦਾ ਪਤਾ ਹੀ ਨਹੀਂ ਕੀ ਲਿਖਿਆ ਹੋਇਆ ਉਹ ਰੋੜੇ ਬਜਰੀ ਸਮਝਦਾ ਕਹਿੰਦਾ ਆ ਸ਼ੁਭਦਾ ਕੀ ਹੈ ਯਾਰ ਬੜਾ ਪਤਾ ਨਹੀਂ ਕਿਹਦੇ ਪੱਥਰ ਕੋਈ ਇਹਦੇ ਦੀ ਟਾਲੀ ਚੋ ਇਹ ਗੱਡੀ ਚੋ ਬਜਰੀ ਡਿੱਗੀ ਉਹ ਚੁਭਦੀ ਹੈ ਪੈਰਾਂ 'ਚ ਤੇਰਾ ਦੇ ਤਾਂ ਪੈਰਾਂ ਚੁਬਦਾ ਨੇ ਤੁਰਦਿਆਂ ਦੇ ਹੀਰੇ ਮੋਤੀ ਬਾਣੀ ਚੁਭਦੀ ਤਾਂ ਹੈ ਅੰਨੇ ਨੇ ਅੰਨੇ ਨੂੰ ਚੁਭਦੀ ਹੁੰਦੀ ਹੈ ਜਿਵੇਂ ਅੰਨੇ ਦੇ ਪੈਰ ਚੁਭਦਾ ਨਾ ਜੇ ਉਹ ਵੇ ਵਾਲਾ ਉਹਦੇ ਕਹਿੰਦੇ ਜੂ ਉਹਨੇ ਉਹਦੇ ਦੇ ਪੈਰ ਨਹੀਂ ਰਖਣਾ ਉਹਨੇ ਚੁਗੀ ਜਾਣੇ ਨੇ ਪੂਰੇ ਦੇ ਚੁਗੀ ਜਾਣੇ ਨੇ ਥੱਲੇ ਭਰੀ ਜਾਣੇ ਨੇ ਪਿੱਛੇ ਪਿੱਛੇ ਜਾਈ ਜਾਣੇ ਚੂ ਦਾ ਤਾਂ ਜੇ ਰਹਿਣ ਦਊ ਰਾਜ ਹੋ ਕੋਈ ਤਾਂ ਚੱਕ ਲੂ ਸਾਰੇ ਇਹਨਾਂ ਦੇ ਤਾਂ ਜੁਗਦੇ ਨੇ ਇਹਨਾਂ ਨੇ ਅਡਾਪਟ ਕੀਤੀ ਗੁਰਮਤ ਜਿਹੜਾ ਗੁਰਮਤ ਨੂੰ ਅਡਾਪਟ ਕਰਦਾ ਉਹਦੇ ਦੀ ਜੁਗਦੀ ਇਹ ਜਿਹੜਾ ਗੁਰਮਤ ਨੂੰ ਮੰਨਦਾ ਉਹਦੇ ਦੀ ਜੁਗਦੇ ਜੁਗਦੇ ਉਹਦੇ ਜਿਹੜਾ ਅਡਾਪਟ ਨਹੀਂ ਕਰਦਾ ਮੁਖਾਲਫਤ ਕਰਦਾ ਉਹਦੇ ਜੁਗਦੀਆਂ ਨੇ ਗੱਲਾਂ ਐ ਮਨਮੁਖਾਂ ਦੇ ਜੁਗਦੀਆਂ ਹੰਕਾਰੀਆਂ ਨੇ ਚੋਟ ਪੈਣੀ ਹੈ ਪੈਣੀ ਗਰਮ ਤੇ ਚੋਟ ਪੈਣੀ ਹੈ ਪੈਣੀ ਦੂਜੇ ਆਵਾ ਗਾਉਣ ਪਿਆ ਦੂਜੇ ਆਵਾ ਗਾਉਣ ਪਿਆ ਜਿਹੜਾ ਮਾਇਆ ਦੇ ਵਿੱਚ ਦੂਜੇ ਸੁਭਾਅ ਹੈ ਜਿਹਦਾ ਜਿਹੜਾ ਅਬਾਲੇ ਸਰੀਰ ਨੂੰ ਆਪਣਾ ਸਰੀਰ ਸਮਝਦਾ ਉਹਦਾ ਆਵਾ ਗਾਉਣ ਹੈ ਜਿਹਦਾ ਮਨ ਪ੍ਰਧਾਨ ਹੈ ਵਿਗੜਿਆ ਹੋਇਆ ਮਨ ਪ੍ਰਧਾਨ ਹੈ ਜਿਹਦਾ ਲੋਭੀ ਮਨ ਪ੍ਰਧਾਨ ਹੈ ਉਹਦਾ ਆਵਾ ਗਾਉਣ ਜਿਹੜਾ ਨਹੀਂ ਜਿਹੜਾ ਮਾਇਆ ਚ ਮਾਨ ਹੈ ਜੇ ਉਹ ਪ੍ਰਧਾਨ ਉਹਦਾ ਉਹ ਜਿੰਨਾ ਚਿਰ ਮਾਇਆ ਨੂੰ ਧਿਆਨਦਾ ਨਹੀਂ ਆਵਾ ਹੁਣ ਛੁੱਟਣਾ ਨਹੀਂ ਜਿੰਨਾ ਚਿਰ ਗਿਆਨ ਲੈਂਦਾ ਨਹੀਂ ਮਾਇਆ ਛੁੱਟਣੀ ਨਹੀਂ ਜਿੰਨਾ ਚਿਰ ਮਾਇਆ ਛੁੱਟਦੀ ਨਹੀਂ ਮੁਕਤੀ ਮਿਲਦੀ ਨਹੀਂ ਜਿੰਨਾ ਚਿਰ ਮੁਕਤੀ ਮਿਲਦੀ ਨਹੀਂ ਨਾ ਮਿਲਣਾ ਨਹੀਂ ਜਿੰਨਾ ਚਿਰ ਨਾ ਮਿਲਦਾ ਨਹੀਂ ਜਨ ਮਿਲਣਾ ਨਹੀਂ ਜਿੰਨਾ ਚਿਰ ਜਨ ਮਿਲਦਾ ਨਹੀਂ ਆਪਣੇ ਦੇ ਘਰ ਜਾਂਦਾ ਨਹੀਂ ਜਾਂ ਨਹੀਂ ਸਕਦਾ ਇੱਥੇ ਰਹੂਗਾ ਅਗਨ ਸਾਗਰ ਜੋ ਬਾਹਰ ਨਿਕਲ ਨਹੀਂ ਸਕਦਾ ਆਵਾ ਗੌਣ ਮਿਟਾ ਕੋਈ ਸ਼ਬਦ ਇਹ ਹੈ ਬੇ ਮਾਰਗ ਜਿਵੇਂ ਆਇਆ ਇਹਨੇ ਪੁੱਠਾ ਬੋਲਣਾ ਪੈਣਾ ਪੁੱਠਾ ਪੁੱਠਾ ਗਿਆ ਲੱਗੂ ਬੈ ਗਿਆ ਵੜਤਾ ਗਿਆ ਮਾਇਆ ਦੇ ਵਿੱਚ ਇਹਦੀ ਦੂਰ ਹੁਣ ਪੁੱਠਾ ਗਿਆ ਲੱਗੂ ਬੈਰ ਮੋੜ ਪਿੱਛੇ ਜਿੱਦਾਂ ਅੱਗੇ ਵਧਿਆ ਵਾਇਜ ਪਿਛੜ ਮੁੜ ਮਾਇਆ ਨੂੰ ਤਿਆਗ ਉਹ ਤਿਆਗ ਰੋ ਰੋ ਉਹ ਸਭ ਤਿਆਗ ਤਿਆਗ ਤੋਂ ਬਾਅਦ ਕੀ ਹੈ ਮੁਕਤੀ ਮੁਕਤੀ ਹੀ ਬਹੁਤ ਹੈ ਸ਼ਬਦ ਮਰੈ ਇਹ ਗੁਰਬਾਣੀ ਦੇ ਸ਼ਬਦ ਉਪਦੇਸ਼ ਨੂੰ ਵਰਜਨ ਦੇ ਬੋਲ ਮਰੈ ਫੁੱਟ ਜੀਵ ਹੈ ਪਰ ਮਰਨਾ ਮਰਨਾ ਇਹਦੇ ਬਾਦੀ ਗੱਲ ਹੈ ਜਿਉਂਦਾ ਹੋਣਾ ਇਹਦੇ ਬਾਸੀ ਗੱਲ ਨਹੀਂ ਜਿਉਂਦਾ ਕਰੂਗਾ ਜਿਉਂਦਾ ਕਰਦੀ ਦਾ ਆਰਾਧਨਾ ਕਰੂਗਾ ਇਹ ਬੇਨਤੀ ਕਰੂਗਾ ਆਰਾਧਨਾ ਆਰਾਧਨ ਦੀਕਾ ਹਰ ਹਰ ਨਾਮ ਆਰਾਧਨ ਬਸ ਜਪਣ ਦੇ ਬਾਅਦ ਫਿਰ ਆਰਾਧਨ ਆ ਜਪੈ ਗੁਰਬਾਣੀ ਨੂੰ ਜਪ ਕੇ ਮਰੂਗਾ ਨਾਮ ਦੀ ਆਰਾਧਨਾ ਨਾਲ ਜਿਉਂਦਾ ਹੋਊਗਾ ਨਾਮ ਮਿਲੂਗਾ ਜਿਉਂਦਾ ਹੋਊਗਾ ਆਵਾ ਗੌਣ ਮਿਟੇ ਗੁਰੂ ਜਿਉਂਦਾ ਹੋ ਗਿਆ ਸੱਚਖੰਡ ਉਹ ਇੱਥੇ ਹੀ ਦੁਨੀਆ ਵਸਤਾ ਦੇ ਵਿੱਚ ਆਵਾ ਗੌਣ ਮਿਟੇ ਗੁਰ ਸ਼ਬਦੀ ਕੋਈ ਸ਼ਬਦੀ ਗੁਰਦੇ ਉਪਦੇਸ਼ ਨਾਲ ਕੋਲ ਮਿਟ ਜਾਣ ਵਾਇਆ ਛੁੱਟ ਜਾਣੀ ਹੈ ਵਾਇਆ ਜਾਵਾ ਕੌਣ ਬਿਲਕੁਲ ਗੱਲ ਕਲੀਅਰ ਹੈ ਜਿਹਨੂੰ ਕਲੀਅਰ ਹੈ ਉਹ ਸਾਰੀ ਗੱਲ ਐਵੇਂ ਹੀ ਚੱਲਦੀ ਹੈ ਸਾਰੀ ਗੁਰਬਾਣੀ ਜਗਾ ਜਗਾ ਕਿਤੇ ਇੱਕ ਹਵਾ ਸਮਾਨ ਫਰਕ ਨਹੀਂ ਹੈ ਕਿਸੇ ਗੱਲ ਦਾ ਜੇ ਕਿਸੇ ਗੱਲ ਦਾ ਫਰਕ ਹੈ ਕੋਈ ਦੱਸੇ ਦੱਸੋ ਵੀ ਇੱਥੇ ਫਰਕ ਤੁਸੀਂ ਅਰਥ ਤੁਹਾਨੂੰ ਨਹੀਂ ਸਮਝ ਆਏ ਤੁਸੀਂ ਝਮੇਲੇ 'ਚ ਫਸ ਕੇ ਫਸ ਗਏ ਆਵਾ ਕੌਣ ਮਿਟੇ ਗੁਰ ਸ਼ਬਦੀ ਕਿਆ ਗੁਰ ਬਚਨੀ ਬਚਦੀ ਵੀ ਕੇ ਬਚਦੀ ਕਹ ਲੋ ਜਾਂ ਸ਼ਬਦੀ ਕਹ ਲੋ ਗੁਰ ਦਾ ਜਿਹੜੇ ਬਚਨ ਨੇ ਗੁਰੂ ਦਾ ਉਪਦੇਸ਼ ਹੈ ਗੁਰੂ ਦਾ ਸ਼ਬਦ ਹੈ ਗੁਰਬਾਣੀ ਹੈ ਇਹਦੇ ਨਾਲ ਆਵਾ ਕੌਣ ਮਿਟਣਾ ਆਵਾ ਕੌਣ ਮਾਇਆ ਹੈ ਜੇ ਮਾਇਆ ਛੁੱਟ ਗਿਆ ਆਵਾ ਕੌਣ ਮਿਟ ਗਿਆ ਜਿਹਨੇ ਮਾਰ ਤੇ ਬੈਗਿਆ ਲੱਗਿਆ ਪਿੱਛੇ ਮੁੜ ਗਿਆ ਮਾਇਆ ਗਾਂ ਗਿਆ ਮਾਇਆ ਤੋਂ ਪਿੱਛੇ ਮੁੜ ਗਿਆ ਮਾਇਆ ਦੇ ਪਿੱਛੇ ਜਾ ਕੇ ਖੜੂ ਕਿਤੇ ਸਹਿਜ ਸੁਣ ਕੇ ਘਾਟ ਉੱਤੇ ਖੜੂ ਜਾ ਇਧਰ ਉਧਰ ਹੈ ਮਰਿਆ ਪਿਆ ਮਰੂ ਤਾਂ ਹਰ ਕੇ ਦਵਾਰ ਹਰ ਕਾ ਦਵਾਰ ਸਹਿਜ ਸੁਣ ਕੇ ਘਾਟ ਹੈ ਜਮਨ ਕੇ ਅੰਤਰੇ ਸਹਿਜ ਸੁਣ ਕੇ ਘਾਟ ਗੰਗ ਜਮਨ ਕੀ ਹੈ ਬੇਰੀ ਮਰਜ਼ੀ ਜਮਨ ਬੇਰੀ ਮਰਜ਼ੀ ਤੇ ਜਮਨ ਡੰਡਾ ਚੱਲਦਾ ਹੈ ਜਿੱਥੇ ਤੱਕ ਮੇਰੀ ਮਰਜ਼ੀ ਹੈ ਉੱਥੇ ਤੱਕ ਮੌਤ ਹੈ ਮੇਰੀ ਜਮ ਦੇ ਕਾਲ ਦੇ ਬਸ ਹੈ ਜਮ ਦਾ ਡੰਡਾ ਮੇਰੀ ਮਰਜ਼ੀ ਤੇ ਮਿਲਣਾ ਪਰਮੇਸ਼ਰ ਦੀ ਮਰਜ਼ੀ ਤੇ ਜਮ ਦਾ ਡੰਡੇ ਤੋਂ ਉਹ ਤਾਂ ਜਮ ਉਹ ਹੀ ਕੀਤਾ ਉਹਨੇ ਸਹਿਜ ਇੱਕ ਪਾਸੇ ਇੱਕ ਪਾਸੇ ਸੁਣ ਕੇ ਘਾਟ ਪਰਮੇਸ਼ਰ ਦੀ ਮਰਜ਼ੀ ਔਰ ਆਪਣੀ ਮਰਜ਼ੀ ਤੇ ਵਿਚਾਲੇ ਆਪਣੀ ਮਰਜ਼ੀ ਹੈ ਨਹੀਂ ਪਰਮੇਸ਼ਰ ਦੀ ਮਰਜ਼ੀ ਦਾ ਜੋ ਪਤਾ ਨਹੀਂ ਹੁਕਮ ਜੋ ਸੁਣਿਆ ਨਹੀਂ ਨਾ ਮਿਲਿਆ ਨਹੀਂ ਤਾਂ ਵੀ ਪਰਮੇਸ਼ਰ ਦੀ ਮਰਜ਼ੀ ਹੈ ਹੁਕਮ ਜੋ ਬੁਝਿਆ ਨਹੀਂ ਹੁਕਮ ਦਾ ਬੁਝਿਆ ਨਹੀਂ ਹੈ ਪਰ ਆਪਣੀ ਮਰਜ਼ੀ ਛੱਡ ਇਸ ਸਾਇਦ ਤੋਂ ਕਿ ਘਾਟ ਹੈ ਹਾਂ ਤੈ ਕਬੀਰਾ ਮਟਕਿਓ ਉੱਥੇ ਬੈਠਾ ਕਬੀਰ ਉੱਥੇ ਡੇਰਾ ਬਣਾਇਆ ਮਟ ਮਟ ਹੁੰਦਾ ਜੋਗੀਆਂ ਦਾ ਮਟ ਹੁੰਦਾ ਨੇ ਇਹਨਾਂ ਦੇ ਮੈਂ ਤਾਂ ਕਹਿੰਦਾ ਉੱਥੇ ਬਣਾ ਲਿਆ ਮਾਠਾ ਬਣਾ ਲਿਆ ਖੋਜਾਂ ਮੁਰਜਾਂ ਬਾਟ ਪੂਰੀ ਜਾਨ ਉਸੇ ਨੂੰ ਖੋਜਦੇ ਤੇ ਕਿਤੇ ਬਾਟ ਕਿੱਥੇ ਬਣਾਈਏਗਾ ਮੈਂ ਉਹ ਜਗ੍ਹਾ ਲੱਭ ਨਹੀਂ ਬਣਾ ਵੀ ਲਿਆ ਆਪਣਾ ਮੰਦਰ ਉੱਥੇ ਬਣਾ ਲਿਆ ਬਾਟ ਬੈਠਣ ਨੂੰ ਮੰਦਰ ਤਾਂ ਨਹੀਂ ਹੈ ਮੱਠ ਹੁੰਦਾ ਜਿੱਥੇ ਬੈਠਣ ਹੁੰਦਾ ਕੁਝ ਦੇਰ ਵਾਸਤੇ ਆਰਾਮ ਕਰਨਾ ਹੁੰਦਾ ਇਹਦਾ ਅਰਥ ਕੌਣ ਕਰੇ ਸਹਿ ਕੇ ਕੱਢ ਕੱਲ ਹੀ ਫਸ ਗਿਆ ਉਹ ਭਾਈ ਮੁੰਡੋ ਤੇ ਗੁਰੂ ਕੀ ਕਿੱਥੇ ਉਹ ਗੱਲ ਕਿੱਥੇ ਤੂੰ ਐਸਾ ਫਸਿਆ ਅਲਵਰ ਵਾਲਾ ਉਹ ਨਿਕਲੇ ਵਿਚਾਰਾ ਕਿੱਥੋਂ ਕੀ ਪਤਾ ਇਹਨਾਂ ਨੂੰ ਗੱਲ ਕੀ ਹੈ ਆਲਪਤਾਲ ਫਿਰ ਆਲਪਤਾਲੇ ਗਏ ਵਿਦਵਾਨ ਹੋਰ ਕੀ ਗੱਲ ਆਵਾ ਗੌਣ ਮਿਟਾ ਗੁਰ ਸ਼ਬਦੀ ਆਵਾ ਗੌਣ ਮਿਟਾ ਗੁਰ ਸ਼ਬਦੀ ਆਵਾ ਗੌਣ ਮਿਟਦਾ ਗੁਰਮਤਿ ਦੀ ਸੋਝੀ ਰੋ ਆਪੇ ਪਰਖਾ ਬਖਸ਼ ਲਿਆ ਆਪੇ ਪਰਖ ਫਿਰ ਪਰਖਦਾ ਉਹ ਵੀ ਇਹ ਪੂਰਾ ਵੀ ਇਹਨੇ ਮਰਜ਼ੀ ਛੱਡਦੀ ਹੈ ਨਹੀਂ ਛੱਡਦੀ ਖੜਾ ਹੋ ਗਿਆ ਜਾਂ ਫੋਟਾ ਹੀ ਹੈ ਖਜ਼ਾਨਾ ਦਾ ਖਰੇ ਤੋਂ ਖਜ਼ਾਨੇ ਦਾ ਖਰੇ ਨੇ ਪੈਣ ਪਰਖਣਾ ਨੇ ਆਪ ਹੈ ਕਿਸੇ ਨੂੰ ਨਹੀਂ ਹੈ ਅੱਗੇ ਜਾ ਕੇ ਪਤਾ ਲੱਗਣਾ ਖਰੇ ਘੋਟੇ ਦਾ ਆਪਣੇ ਸੰਗਤ ਇਕੱਠੀ ਕਰਕੇ ਨਹੀਂ ਸਾਡੀ ਕੋਲ ਲੈ ਲੈਣਾ ਮੈਂ ਸੰਤਾ ਪਰ ਗਿਆਨੀ ਜੋ ਸੱਚਖੰਡ ਵਾਲੇ ਆਪ ਪਰ ਉਹਨੇ ਆਪਣੀ ਕਸੌਟੀ ਤੇ ਆਪ ਨੂੰ ਰਾਮ ਕਸੌਟੀ ਤੇ ਲੱਗਣਾ ਪੈਣਾ ਰਾਮ ਕਸੌਟੀ ਸੋਚ ਹੈ ਜੋ ਮਰ ਜੀਵਾ ਹੋਏ ਉਹੜਾ ਮਰ ਕੇ ਜੀਵਾ ਹੋਇਆ ਹੋਇਆ ਉਹ ਰਾਮ ਕਸੌਟੀ ਸੋਊਗਾ ਸਿਰ ਦੇ ਰਾਮ ਕਸੌਟੀ ਉਹਨੂੰ ਕੀ ਪਤਾ ਮਰਦਾ ਕੀ ਹੁੰਦਾ ਇਹਨਾਂ ਨੂੰ ਪਤਾ ਕੀ ਹੈ ਵੀ ਮਰਨਾ ਹੁੰਦਾ ਕੀ ਹੈ ਮਰ ਕੇ ਜਿਉਂਦਾ ਹੋਣਾ ਕੀ ਹੁੰਦਾ ਆਪੇ ਪਰਖਾ ਹੈ ਤੇ ਪੀੜ ਇਕੱਠੀ ਕੀਤੀ ਸੰਤ ਸੰਤ ਗੋੜ ਲਾਤੇ ਬਰਮ ਗਿਆਨੀ ਕੋਲ ਬਰਮ ਗਿਆਨੀ ਬਲੈਕਮੇਲ ਕਰਦੇ ਹੋ ਕਿਹਨੂੰ ਕਰਦੇ ਹੋ ਤੁਸੀਂ ਕਿ ਪਤਾ ਨਹੀਂ ਕਿਸੇ ਨੂੰ ਪਤੇ ਵਾਲੇ ਬਥੇਰੇ ਨੇ ਚੁੱਪ ਕਰੇ ਹੋਏ ਨੇ ਉਹ ਕਹਿੰਦੇ ਆਲੇ ਬੋਲ ਲੈਣ ਦੋ ਉਹਨਾਂ ਨੂੰ ਬੋਲ ਲੈਣ ਦੋ ਦੇਖ ਤਾਂ ਇਹ ਵੀ ਕੁੱਕੜ ਦੀ ਡਾਰੀ ਹੈ ਤਾਂ ਹੰਸ ਦੀ ਡਾਰੀ ਹੈ ਕੁੱਕੜ ਦੀਆਂ ਡਾਰੀਆਂ ਕੁੱਕੜਾਂ ਨੇ ਮਾਰੀਆਂ ਨੇ ਜਦ ਜਦ ਆ ਜਾਂਦੇ ਕੁੱਕੜ ਦੀ ਡਾਰੀ ਜਦ ਤੇ ਜਦ 4-5 ਫੁੱਟ ਦੇ ਕੰਤੇ ਜੱਤੀ ਹੋਰ ਕੀ ਕਰੂਗਾ ਇਹ ਤੋਂ ਜ਼ਿਆਦਾ ਕਿੰਨੀ ਡਾਰੀ ਮਾਰ ਦੂਗਾ ਕੁੱਕੜ ਦੀਆਂ ਡਾਰੀਆਂ ਨੇ ਨਾ ਦੀ ਏਕਾ ਵੇਦਨ ਦੂਜੇ ਵਿਆਪੀ ਨਾਮ ਰਸਾਇਣ ਵਿਸਰਿਆ ਇੱਕ ਆ ਵੇਦਨ ਦੂਜੇ ਵਿਆਪੀ ਵੇਦਨ ਇੱਕਾ ਜੋ ਹੁੰਦੀ ਉਹ ਤਕਲੀਫ ਦੋਹਾਂ ਦੀ ਚੇਤਰ ਬੰਦੀ ਕੋਈ ਹੈ ਮਸਲਾ ਦੋਹਾਂ ਦਾ ਹੀ ਹੈ ਛਟਕਾਰਾ ਦੋਹਾਂ ਦਾ ਇਕੱਠਾ ਹੀ ਹੋਣਾ ਇੱਕ ਹੋ ਕੇ ਹੀ ਹੋਣਾ ਜੇ ਮੇਰਾ ਮਨ ਜੇ ਮੇਰਾ ਮਨ ਬੇਈਮਾਨ ਹੈ ਨੁਕਸਾਨ ਕੀ ਤਾਂ ਮੈਨੂੰ ਹੀ ਹੈ ਜੇ ਮੇਰਾ ਮਨ ਨਹੀਂ ਮੰਨਦਾ ਚੰਗੇ ਕੰਮ ਨੂੰ ਤਾਂ ਬਦਨਾਮੀ ਮੇਰੀ ਹੋ ਜਾਏ ਬੇਦਨੀ ਹੈ ਬਦਨਾਮੀ ਬੇਦਨ ਤਕਲੀਫ ਇੱਕੋ ਹੀ ਹੈ ਪਰ ਵਿਆਪੀ ਹੋਈ ਬਾਹਰਲੇ ਮਨ ਨੂੰ ਹੋ ਜਾਂਦਾ ਦੂਜਾ ਵਿਆਪੀ ਵਿਆਪੀ ਹੋਈ ਬਦੀ ਦੂਜੇ ਮਨ ਚ ਹੋਈ ਹੈ ਜਿਆਦਾ ਬੇਦਨ ਨੂੰ ਵੀ ਹੈ ਜਦ ਮਨ ਮੰਨ ਜਾਂਦਾ ਨਾ ਸਿਵਰ ਜਾਂਦਾ ਸੁਧਰ ਜਾਂਦਾ ਵਰ ਜਾਂਦਾ ਫਿਰ ਪਤਾ ਕੀ ਕਹਿੰਦਾ ਹੈ ਫਿਰ ਚਿੱਤ ਨੂੰ ਕਹਿੰਦਾ ਹੈ ਆਪਣੇ ਛੂਟਣ ਦਾ ਯਤਨ ਕਰੋ ਹਮ ਛੂਟੇ ਤੋਂ ਬਾਹਰ ਦੇ ਆਪਣੇ ਕਹਿ ਰਹੇ ਵੀ ਹੁਣ ਜਿਹੜਾ ਦੋਹਾਂ ਦਾ ਆਪਣਾ ਛੁੱਟਣ ਦਾ ਯਤਨ ਹੁਣ ਤੂੰ ਕਰ ਬਾਕੀ ਦਾ ਕੰਮ ਮੈਂ ਤਾਂ ਛੁੱਟ ਗਿਆ ਵਿਆਪਿਆ ਇਹਦੇ ਜੋਏ ਤੇ ਨਾ ਪਰ ਸਾਰੇ ਮੇਰੇ ਜਿਹੜੇ ਬਕਾਰ ਵਿਆਪੇ ਤੇ ਮੈਂ ਤਾਂ ਉਹਨਾਂ ਤੋਂ ਬਾਰੇ ਰਹਾ ਹੁਣ ਹੋ ਗਿਆ ਸ਼ੁੱਧ ਆਪਾ ਹੋ ਗਏ ਦੋਏ ਇੱਕੋ ਜੀ ਅੱਗੇ ਦਾ ਕੰਮ ਤੇਰਾ ਇਹ ਤਾਂ ਗੱਲ ਕਹੀ ਭਗਤ ਕਬੀਰ ਨੇ ਹਮ ਝੂਟੇ ਤੁਮ ਆਰਾਧੇ ਇਹਦੀ ਵਿਆਖਿਆ ਕੀ ਕੀਤੀ ਇਹਦੀ ਵਿਆਖਿਆ ਕੀਤੀ ਗੁਰਬਾਣੀ ਨੇ ਹੋਰ ਸਰਕਾਰ ਵਿੱਚ ਫਿਰ ਘਰ ਬੈਸੋ ਹਰ ਜਨ ਪਿਆਰੇ ਇਹ ਹਰ ਜਨ ਪਿਆਰੇ ਅਡੋਲ ਹੋ ਕੇ ਬਹਿ ਜਾ ਤੂੰ ਘਰ ਦੇ ਆਪਣੇ ਘਰ ਅਡੋਲ ਹੋ ਜਾ ਹੁਣ ਤੂੰ ਅਡੋਲ ਹੋਇਆ ਆਇਆ ਫਿਰ ਵਿੱਚ ਘਰ ਹੁਣ ਆਪਣੇ ਘਰ ਤੇ ਅਡੋਲਤਾ ਇਹਦੀ ਆਪਣੇ ਘਰ ਤੇ ਹਿਰਦੇ ਜੇ ਅਡੋਲ ਹੈ ਮਨ ਤਿਰਕੁੜੀ ਚ ਡੋਲਦਾ ਡੋਲੂ ਕਰੇ ਕੰਨਾਂ ਚ ਕਦੇ ਅੱਖਾਂ ਚ ਕਦੇ ਨੱਕ ਜਿਹਾ ਦੇ ਜੀਵ ਤੇ ਡੋਲਦਾ ਹੀ ਰਹਿਣਾ ਪੰਜ ਗਿਆਨ ਦੇ ਰਪਜਾਂ ਹੀ ਫਿਰਦਾ ਰਹੂਗਾ ਕਦੇ ਸੁਣਦਾ ਕਦੇ ਦੇਖਦਾ ਜੇ ਛੱਡ ਦੂਗਾ ਇਹਨਾਂ ਨੂੰ ਫਿਰ ਅਡੋਲ ਹੋ ਜੇ ਫਿਰ ਘਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸੁਭਾਰੇ ਤੁਮਰੇ ਕਾਜ ਨਹੀਂ ਕਾਜ ਦੋਹਾਂ ਦਾ ਹੈ ਤੁਮਰੇ ਸਤਗੁਰ ਜੋ ਹੈ ਉਹ ਹੁਣ ਕਾਜ ਅਗਲਾ ਸੰਭਾਲ ਲਵੇ ਤੁਮਨੇ ਕਾ ਸਮਰ ਨਹੀਂ ਕਾ ਸਤਗੁਰ ਦਾ ਵੀ ਉਹਨੂੰ ਜੜਿਆ ਪਿਆ ਇੱਥੋਂ ਦੇਖੀਏ ਦੋਹਾਂ ਦਾ ਜੜਿਆ ਹੈ ਕਾ ਸਤਗੁਰ ਤੁਮਰੇ ਤੁਮਰਾ ਜੋ ਸਤਗੁਰ ਹੈ ਤੁਮਰੇ ਜੋ ਸਤਗੁਰ ਨੇ ਉਹ ਅਗਲਾ ਕਾਜ ਉਹ ਸਮਾਰ ਲੈਣ ਫਰਕ ਹੋ ਗਿਆ ਗੱਲ ਦਾ ਜੇ ਤੁਮਰਾ ਕਾਜ ਸਮਾਰੇ ਫਿਰ ਕਾਜ ਤੇਰਾ ਸਤਗੁਰ ਦਾ ਹੈ ਇਤੇ ਏਕਨ ਵੇਦ ਏਕਾ ਵੇਦਨ ਦੂਜੇ ਵਿਅਕਤੀ ਦੂਜੇ ਵਿਅਕਤੀ ਇੱਕ ਦੀ ਚਿੰਤਾ ਦੂਏ ਦੇ ਵਿੱਚ ਹੈ ਦੂਏ ਦੀ ਚਿੰਤਾ ਦੂਏ ਦੇ ਵਿੱਚ ਹੈ ਮਨ ਦੀ ਚਿੰਤਾ ਚਿੱਤ ਵਿੱਚ ਹੈ ਚਿੱਤ ਦੀ ਚਿੰਤਾ ਮਨ ਦੇ ਵਿੱਚ ਹੈ ਇੱਕੋ ਹੀ ਨਾ ਦੋ ਜੇ ਮਨ ਦੀ ਚਿੰਤਾ ਚਿੱਤ ਦੇ ਅਸਰ ਹੈ ਚਿੱਤ ਦੀ ਚਿੰਤਾ ਮਨ ਦੇ ਉੱਤੇ ਅਸਰ ਹੈ ਤਕਲੀਫ ਦੋਹਾਂ ਨੂੰ ਹੁੰਦੀ ਹੈ ਇੱਕ ਦੂਏ ਦੀ ਜੁੜਿਆ ਜੋ ਸਤਿਗੁਰ ਆਪਣਾ ਆਪਣਾ ਇੱਕੋ ਹੀ ਨਾ ਅਸਲ ਕਹਿਣ ਸੁਣ ਕੋਈ ਦੂਜਾ ਹੈ ਇਕਾ ਵੇਦਨ ਦੂਜੇ ਵਿਆਪੀ ਨਾਮ ਰਸਾਇਣ ਵਿਸਰਿਆ ਨਾਮ ਰਸਾਇਣ ਵਿਸਰਿਆ ਕਿਉਂਕਿ ਨਾਮ ਰਸਾਇਣ ਵਿਸਰਿਆ ਹੈ ਜਿਨ੍ਹਾਂ ਜੇ ਨਾਮ ਦਾ ਰਸ ਨਹੀਂ ਨਾ ਆਇਆ ਉਹ ਜਿਹੜਾ ਨਾਮ ਦਾ ਰਸਾਇਣ ਨਹੀਂ ਆਇਆ ਰਸ ਉਹ ਜਿਹੜੀ ਜਲ ਬਿਨ ਸਾਹ ਕਬਲਾਵਤੀ ਸਾਹ ਅੰਦਰਲੀ ਤਾਂ ਬੁਲਾਈ ਹੋਈ ਹੈ ਫਿਰ ਮਨ ਵਿੱਚ ਚਿੰਤਾ ਹੈ ਪਤਾ ਨਹੀਂ ਕੀ ਨੁਕਸਾਨ ਹੋ ਗਿਆ ਉਹ ਘਾਟਾ ਪੂਰਾ ਕਰਦਾ ਹੈ ਮਨ ਜਿਹੜਾ ਅਬਨਾਸ਼ੀ ਰਾਜ ਚਲਿਆ ਗਿਆ ਚਿੰਤਾ ਚਿੰਤਾ ਚਲਦੀ ਪਰ ਮਨ ਬਾਹਰ ਵੱਡਿਆ ਹੋ ਕੇ ਉਹਦਾ ਘਾਟਾ ਪੂਰਾ ਕਰ ਇੱਕੋ ਹੀ ਵੇਦਨ ਨੂੰ ਘਾਟਾ ਪੈ ਗਿਆ ਕੁਝ ਉਹ ਪੂਰਾ ਕਰ ਰਹੇ ਨੇ ਸੰਸਾਰ ਦਾ ਰਾਜ ਲੈ ਕੇ ਸ਼ਾਇਦ ਉਹ ਘਾਟਾ ਪੂਰਾ ਹੋ ਜੂ ਪੂਰੀ ਹੋ ਰਹੀ ਝੂਠੇ ਰਾਜ ਦੇ ਵਿੱਚ ਸੱਚੇ ਰਾਜ ਦਾ ਅਵਨਾਸ਼ੀ ਰਾਜ ਦਾ ਘਾਟਾ ਚਾਰ ਦਿਨਾਂ ਦੀ ਸਾਇ ਵੀ ਲੈ ਕੇ ਪੂਰੀ ਕਰ ਕਰਦੋ ਚਾਹੁੰਦੇ ਜਿਹੜੀ ਕਿ ਉਹ ਵੀ ਨਹੀਂ ਮਿਲਦੀ ਜੇ ਮਿਲ ਜਵੇ ਤਾਂ ਉਹਦਾ ਪੂਰਾ ਵੀ ਨਹੀਂ ਹੁੰਦਾ ਇਹ ਵੇਦਨ ਦੋ ਜਨ ਦੋਹਾਂ ਨੂੰ ਕੋਈ ਤਕਲੀਫ ਹੈ ਦੋਹਾਂ ਨੂੰ ਚਿੰਤਾ ਹੈ ਕੁਝ ਖੋ ਗਿਆ ਕੁਝ ਨੁਕਸਾਨ ਹੋ ਗਿਆ ਇਹ ਚਿੰਤਾ ਦੋਹਾਂ ਦੇ ਅੰਦਰ ਕੀ ਨੁਕਸਾਨ ਹੋ ਗਿਆ ਇਹਨਾਂ ਦੀ ਪਤਾ ਜਦੋਂ ਪਤਾ ਲੱਗਦਾ ਨੁਕਸਾਨ ਕੀ ਹੋ ਗਿਆ ਕਿ ਨੁਕਸਾਨ ਤਾਂ ਕੁਝ ਹੋਇਆ ਹੀ ਨਹੀਂ ਹੋ ਵੀ ਗਿਆ ਹੋਇਆ ਵੀ ਕੁਝ ਨਹੀਂ ਹੋ ਵੀ ਬਹੁਤ ਗਿਆ ਹੋ ਕੀ ਗਿਆ ਸੁਪਨੇ 'ਚ ਨੁਕਸਾਨ ਲੱਗਦਾ ਜੇ ਜਾਗ ਪਿਆ ਹੈ ਨੁਕਸਾਨ ਲੱਗਦਾ ਸੁਪਨੇ ਕਰਕੇ ਸੁਪਨਾ ਸੱਚਾ ਲੱਗਦਾ ਸੁਪਨਾ ਸੁਪਨੇ ਦੇ ਦੌਰਾਨ ਸੁਪਨਾ ਹੁੰਦਾ ਹੀ ਸੱਚਾ ਸੁਪਨਾ ਸੰਸਾਰ ਜੁੜਿਆ ਹੈ ਸੰਸਾਰ ਸੱਚਾ ਲੱਗਦਾ ਸੰਸਾਰ ਦੀ ਜਾਇਦਾਦ ਮੇਰੀ ਜਾਇਦਾਦ ਹੈ ਸੰਸਾਰ ਹੈ ਮੇਰਾ ਸਭ ਕੁਝ ਹੈ ਸੰਸਾਰ ਦੇ ਬਿਨਾ ਮੈਂ ਕੁਝ ਨਹੀਂ ਜਿੱਦਾਂ ਕਿ ਇਹ ਸੁਪਨਾ ਹੈ ਉਹਨਾਂ ਚਿਰ ਚੰਦਾ ਸੰਸਾਰ ਨੂੰ ਛੱਡਣ ਦੀ ਸੰਸਾਰ ਦੀ ਪ੍ਰਾਪਰਟੀ ਦੀ ਜਾਣ ਦੀ ਅਸਲ ਦੇ ਵਿੱਚ ਕੀ ਹੈ नरपत एक सिंहासन सोया ਆਪ ਨਰਪਤੀ ਹੈ ਰਾਜਾ ਸਿੰਘਾਸਨ ਸੋਇਆ ਜਿਵੇਂ ਕੋਈ ਰਾਜਾ ਸਿੰਘਾਸਨ ਤੇ ਹੋਇਆ ਸੌ ਜਵੇ ਸੁਪਨੇ ਪਿਆ ਭਿਖਾਰੀ ਸੁਪਨਾ ਆ ਜਵੇ ਭਿਖਾਰੀ ਹੋ ਜਵੇ ਉਹ ਭਿਖਾਰੀ ਹੋਣ ਦੀ ਚਿੰਤਾ ਹੈ ਪਰ ਜੇ ਜਾਗ ਹੋਵੇ ਫਿਰ ਆ ਜਾਈਏ ਫਿਰ ਆ ਜਾਈਏ ਉਹ ਨੁਕਸਾਨ ਕੀ ਹੋਇਆ ਕਿ ਕੀ ਹੋਇਆ ਕੀ ਨਹੀਂ ਹੋਇਆ ਨੁਕਸਾਨ ਕੁਝ ਨਹੀਂ ਹੋਇਆ ਹੋ ਗਿਆ ਸਾਰੇ ਜਿੰਨਾ ਚਿਰ ਸੁਪਨਾ ਸਾਰੇ ਨੁਕਸਾਨ ਜਿੱਦਾਂ ਜਾਗ ਪਿਆ ਕੁਝ ਵੀ ਨੁਕਸਾਨ ਨਹੀਂ ਆ ਚਿੰਤਾ ਦੋਹਾਂ ਦੇ ਵਿੱਚ ਹੈ ਇੱਕ ਆ ਬੇਦਨ ਦੂਜਾ ਵਿਆਪੀ ਚਿੰਤਾ ਕਾਦੀ ਹੈ ਨੁਕਸਾਨ ਦੀ ਕੀ ਹੈ ਅਵਨਾਸ਼ੀ ਰਾਜ ਚਲਾ ਗਿਆ ਰਾਜ ਚਲਾ ਗਿਆ ਬੁਖਾਰੀ ਹੋ ਗਿਆ ਸੁਪਨਾ ਸੁਪਨੇ ਵਿੱਚ ਸੰਸਾਰ 'ਚ ਬੁਖਾਰੀ ਹੈ ਦੇਵ ਦੇਵਤਿਆਂ ਤੋਂ ਜਾਂਦਾ ਬੁੱਗਣ ਧਰਮ ਦੇ ਵਿੱਚ ਜਾਂਦਾ ਬੁੱਗਣ ਪਾੜ ਕਰਦਾ ਅਰਦਾਸ ਕਰਦਾ ਦਾਨ ਕਰਦਾ ਅਰਦਾਸ ਕਰਦਾ ਹੈ ਬੇਵਾ ਸਮਝਦਾ ਆਪਣੇ ਆਪ ਨੂੰ ਪਰ ਜੇ ਜਾਗ ਹੋਵੇ ਝੂਠੀ ਮਾਇਆ ਦਾ ਭਰਮ ਚਲਾ ਜਾਂਦਾ ਝੂਠੀ ਮਾਇਆ ਆਪ ਬੁਧਾਇਆ ਜਿਹਨਾਂ ਆਪਣਾ ਬਨੇ ਝੂਠੀ ਮਾਇਆ ਨਾ ਇਹ ਭਰਮ ਚ ਲੈ ਜਾਵੇ ਤਾਂ ਰਾਜਾ ਹੀ ਹੈ ਜਾਂ ਉੱਠੂਗਾ ਜਾਗੂਗਾ ਸੁਪਨਾ ਝੂਠਾ ਹੋ ਜਾਣਾ ਮਾਇਆ ਝੂਠੀ ਹੋ ਜਾਣੀ ਹੈ ਨੁਕਸਾਨ ਤਾਂ ਕੁਝ ਹੋਇਆ ਜੀ ਤਾਂ ਬੈਠੇ ਦਾ ਬੈਠਾ ਤਾਂ ਰਹਿੰਦਾ ਨੁਕਸਾਨ ਹੋ ਵੀ ਬਹੁਤ ਗਿਆ ਹੋਇਆ ਵੀ ਕੁਝ ਨਹੀਂ ਜਿੰਨਾ ਚਿਰ ਸੁਪਨਾ ਨੁਕਸਾਨ ਲੱਗਦਾ ਹੈ ਇੱਕ ਹੈ ਬੈਠਾ ਨਾ ਦੂਜੇ ਪਿਆਰ ਨਾਮ ਰਸਾਇਣ ਵਿਸਰਿਆ ਕਿਉਂਕਿ ਨਾਮ ਰਸਾਇਣ ਵਸਰੇ ਜਾਂ ਨਾਮ ਇਹਨੂੰ ਮਿਲਣਾ ਹੈ ਜਦੇ ਜਾਗ ਪੈਣਾ ਨੇ ਆਪਣਾ ਜਾਗ ਪੈਣਾ ਜਲ ਦੀ ਸਾਰ ਉਪਰ ਮਿਲ ਮਿਲੇਗਾ ਫੇਰਾ ਰਾਜਾ ਤਖਤੇ ਹੀ ਬੈਠਾ ਸਭ ਕੁਝ ਉੱਥੇ ਹੀ ਹੈ ਫੇਰ ਰਾਜੇ ਦਾ ਰਾਜਾ ਹੀ ਹੈ ਕੁਝ ਵੀ ਨੁਕਸਾਨ ਨਹੀਂ ਹੋਇਆ ਸਭ ਕੁਝ ਨੁਕਸਾਨ ਹੋ ਗਿਆ ਕੁਝ ਵੀ ਵਿਗੜਿਆ ਨਹੀਂ ਸਭ ਕੁਝ ਵਿਗੜਿਆ ਹੋਇਆ ਸੁਪਨੇ 'ਚ ਸਭ ਕੁਝ ਵਿਗੜਿਆ ਹੋਇਆ ਲੱਗਦਾ ਹੈ ਵਿਗੜਿਆ ਕੁਝ ਨਹੀਂ ਇਹਦਾ ਜਿੰਨਾ ਚਿਰ ਸੁੱਤਾ ਪਿਆ ਵਿਗੜਿਆ ਹੋਇਆ ਜਾਂ ਜਾਗੂ ਆ ਕੁਝ ਵਿਗੜਿਆ ਇਸ ਕਰਕੇ ਇਹਨੂੰ ਜਗਾ ਰਹੀ ਹੈ ਬਾਣੀ ਜਾਗ ਰਿਹਾ ਰੇ ਮਨ ਜਾਗ ਕਿਉਂ ਗਾਫਲ ਸੋਇਆ ਕਿਉਂ ਨਹੀਂ ਜਾਗਦਾ ਅਸਰੀਰ ਕਰਕੇ ਜੋ ਤਾਨੂੰ ਉਪਜਿਆ ਸੰ ਸੰਭਲ ਸਾਧਨ ਦੇਣਾ ਨਹੀਂ ਇਹਦੇ ਕਰਕੇ ਤੂੰ ਜਾਗਦਾ ਇਹਦੇ ਫਿਕਰ ਕਰਕੇ ਨਹੀਂ ਜਾਗਦਾ ਇਹ ਤੈਨੂੰ ਜਾਗਾ ਨਹੀਂ ਦਿੰਦਾ ਸਰੀਰ ਇਹ ਸਰੀਰ ਨਹੀਂ ਜਾਗਣ ਦਿੰਦਾ ਇਹਦੇ ਕਰਕੇ ਨੀਂਦ ਹਾਂ ਸੋ ਬੁਝੇ ਜਿਸ ਆਪ ਬੁਝਾਏ ਗੁਰ ਕੈ ਸ਼ਬਦ ਸੁ ਮੁਕਤ ਪਿਆ ਸੋ ਬੁਝੈ ਜਿਸ ਆਪ ਬੁਝੈ ਸੋ ਬੁਝੈ ਜਿਸ ਆਪ ਹੀ ਬੁਝਾਏ ਇਹ ਗੱਲ ਨੂੰ ਕੌਣ ਬੁਝੇ ਜਾਗਦੇ ਅਰ ਸੁੱਤੇ ਦੀ ਰੂਹ ਪਰਮੇਸ਼ਰ ਨੇ ਕਿਰਪਾ ਕਰੇ ਉਹ ਬੁੱਧ ਦਵੇ ਐਸੀ ਕੋਈ ਐਕਸਟਰਾ ਛੱਡ ਦਵੇ ਉਹ ਤਾਰ ਦੇ ਵਿੱਚ ਇਹਦੇ ਅੜੀ ਦੇ ਜਾਂ ਲਾਉਂਦਾ ਨਾ ਤਾਰ ਉਹ ਜ਼ਿਆਦਾ ਬਿਜਲੀ ਛੱਡ ਦਵੇ ਕਰੰਟ ਫਿਰ ਆਜ ਵਿੱਚ ਸਮਝ ਚਾਨਣ ਹੋ ਜਾ ਅੰਦਰ ਜਿਸ ਆਪ ਬੁਝਾਏ ਸੋ ਬੁਝੇ ਜਿਸ ਆਪ ਬੁਝਾਏ ਓਏ ਬੁਝਾਰਤਾ ਆਦਮੀ ਦੀ ਆਪਣੀ ਬੁੱਧੀ ਦੇ ਵਿੱਚ ਦਈ ਇੰਨਾ ਬਲ ਕੇ ਬੁਝ ਲਵੇ ਇਸ ਕਰਕੇ ਉਹਦੀ ਕਿਰਪਾ ਦੀ ਲੋੜ ਹੈ ਬੁਝਾਉਣ ਵਾਸਤੇ ਗੁਰਦਵਾਨ ਇਸ ਗੱਲ ਨੂੰ ਨਹੀਂ ਬੋਲਦੇ ਗੁਰਮੁਖ ਗੁਰ ਸਿੱਖ ਇਸ ਗੱਲ ਨੂੰ ਮੰਨਦੇ ਨੇ ਵਿਦਵਾਨ ਨਹੀਂ ਬੁਝਦੇ ਗੁਰਸਿੱਖ ਵਿਦਵਾਨ ਜਿਹੜੇ ਗੁਰਸਿੱਖ ਨੇ ਔਰ ਗੁਰਮੁਖ ਨੇ ਹੱਥ ਖੜੇ ਕਰਦੇ ਨੇ ਸਰੈਂਡਰ ਹੋ ਜਾਂਦੇ ਨੇ ਵਿਦਵਾਨ ਸਰੈਂਡਰ ਹੁੰਦੇ ਉਹਨਾਂ ਨੂੰ ਆਪਣੀ ਬੁੱਧੀ ਦਿੱਤੇ ਬੋਲ ਬਸ ਇੱਥੋਂ ਆ ਕੇ ਵਿਦਵਾਨ ਔਰ ਗੁਰਮੁਖਾ ਡਾਡ ਹੋ ਜਾਂਦੇ ਸੋ ਬੁਝੇ ਸਾਬ ਜਾਏ ਫਿਰ ਜੇ ਆਪ ਬੁਝਾਏ ਬੁਝੇ ਆਪ ਜਾਏ ਫਿਰ ਤੁਸੀਂ ਸਰੈਂਡਰ ਹੋਏ ਕਿਉਂ ਨਹੀਂ ਹੁਣ ਤੱਕ ਆਪਣੇ ਆਪ ਨੂੰ ਸਰੈਂਡਰ ਕੀਤਾ ਤੇ ਉਹਦੀ ਉਹਦੀ ਕਿਰਪਾ ਬਹਿਰ ਹਾਜ਼ਰ ਕੀਤੀ ਕਿਉਂ ਨਹੀਂ ਕੀ ਕਰਦੇ ਰਹੇ ਕਿ ਤਾਲਾ ਹੀ ਉਹਦੇ ਕੋਲ ਚਾਬੀ ਉਹਦੇ ਕੋਲ ਹੈ ਤੂੰ ਤੇ ਚਾਬੀ ਲੋ ਹਸਕੜੀ ਥੋੜੇ ਚਾਬੀ ਚਾਬੀ ਤਾਂ ਜਿਹਨੇ ਹਸਕੜੀ ਲਾਈ ਹੈ ਉਹਦੇ ਕੋਲ ਹੈ ਚਾਬੀ ਤਾਂ ਰਾਜੇ ਕੋਲ ਹੈ ਖੋਲੂਗਾ ਤਾਂ ਖੋਲੂਗਾ ਅਕਲ ਨੂੰ ਤਾਲਾ ਲੱਗਿਆ ਹੋਇਆ ਹੈ ਅਕਲ ਦਾ ਤਾਲਾ ਖੋਲਣਾ ਗਿਆਨ ਦੀ ਕੁਜੀ ਨਾ ਗੁਰ ਕੁਜੀ ਗਿਆਨ ਦੀ ਕੁਜੀ ਇਹ ਤਾਲੇ ਦੀ ਚਾਬੀ ਉਹਦੇ ਹੱਥ 'ਚ ਹੈ ਕਿਰਪਾ ਉਹਦੀ ਉਹਦੀ ਕਿਰਪਾ ਹੀ ਚਾਬੀ ਹੈ ਸੋ ਮੁਝੇ ਜਿਸ ਆਪ ਵਜਾਏ ਗੁਰ ਕੈ ਸ਼ਬਦ ਦੀ ਸਮੁਕਤ ਪਿਆ ਉਹ ਆਏ ਵਿੱਚ ਬੁੱਝਣ ਨੂੰ ਬਹੁਤ ਕੁਝ ਹੈ ਐ ਗੁਰਬਾਣੀ ਦੇ ਵਿੱਚ ਹੀ ਬੁੱਝਣਾ ਪਰ ਇਹ ਵੀ ਉਹਦੀ ਕਿਰਪਾ ਬਿਨਾਂ ਨਹੀਂ ਬੁੱਝਣਾ ਐਕਸਟਰਾ ਕੁਝ ਤੁਹਾਨੂੰ ਸ਼ਕਤੀ ਦਊ ਇਹ ਤੁਹਾਡੀ ਬੁੱਧੀ ਨੂੰ ਵੀ ਐਕਸਟਰਾ ਤਾਕਤ ਦਊ ਉਹ ਤਾਂ ਹੋ ਜੂ ਗੁਰ ਕੇ ਸ਼ਬਦ ਸੋ ਮੁਕਤ ਪਿਆ ਇਹਦੇ ਗੁਰ ਦੇਖੋ ਨਾਨਕ ਨੇ ਭਗਤ ਬਾਣੀ ਪੜ੍ਹ ਕੇ ਬੁੱਝ ਲਿਆ ਹੋਰ ਤੇ ਕੋਈ ਬੁੱਝਿਆ ਕਬੀਰ ਨੇ ਤੋਂ ਪੜ ਕੇ ਬੁਝ ਲਿਆ ਗ੍ਰੰਥ ਉਹਨਾਂ ਕੋਲ ਨੇ ਮਗਰ ਵਾਲਿਆਂ ਕੋਲ ਤੇ ਬੁਝ ਨਹੀਂ ਹੋਇਆ ਸੋ ਬੁੱਝੇ ਸਭ ਹੁਣ ਵੀ ਸਾਡੇ ਉੱਪਰ ਬਾਣੀ ਪਈ ਹੈ ਹੁਣ ਵੀ ਉਹੀ ਗੱਲ ਹੈ ਸੋ ਬੁਝੇ ਜਿਸ ਆਪ ਬੁਝਾਏ ਗੁਰ ਕਾ ਸ਼ਬਦ ਮੁਕਤ ਪੈ ਪਰ ਕੋਈ ਇਹਦਾ ਇਲਾਜ ਨਹੀਂ ਜੇ ਇਸ ਗੱਲ ਨੂੰ ਨਹੀਂ ਮੰਨਦੇ ਨਾ ਇਹ ਜਿਹੜੇ ਹੋ ਝੱਖ ਮਾਰਦੇ ਨੇ ਬਾਕੀ ਸਾਰੇ ਪ੍ਰਚਾਰਕ ਉਹਨਾਂ 'ਚ ਝੱਖ ਮਾਰਦੇ ਨੇ ਜਿੰਨਾ ਚਿਰ ਮਸਲਾ ਹੱਲ ਨਹੀਂ ਕਰ ਲੈਂਦੇ ਇਹ ਝੱਖ ਹੈ ਪਰ ਉਹ ਹੋਰ ਪੈਦਾ ਕਰਦੇ ਨੇ ਝੱਖ ਮਾਰਦੇ ਨੇ ਨਹੀਂ ਤਾਂ ਲਿਖਿਆ ਸੀ ਪ੍ਰਥਮੇ ਮਨ ਪਰਬੋਧਾ ਆਪਣਾ ਪਾਛੇ ਹੋ ਜਾਊਗਾ ਇਹ ਗੱਲ ਵੀ ਨਹੀਂ ਅਸੀਂ ਬੰਦੀ ਗੁਰਬਾਣੀ 'ਚ ਬਹੁਤ ਕੁਝ ਲਿਖਿਆ ਹੋਇਆ ਐ ਕਰਿਓ ਐ ਕਰਿਓ ਕੁਛ ਨਹੀਂ ਬੰਦਿਆ ਵਿਦਵਾਨ ਆਪੋ ਹੁਦਰੇ ਤੁਰੇ ਫਿਰਦੇ ਆਪ ਹੁਦਰੇ ਆਪ ਹੁਦਰੇ ਪ੍ਰਚਾਰਕ ਬਣੇ ਫਿਰਦੇ ਆਪਣੇ ਬੁੱਧੀ ਦੇ ਜੋਰ ਨਾਲ ਅਰਥ ਕਰਨ ਨੂੰ ਫਿਰਦੇ ਨੇ ਕਿਵੇਂ ਹੋ ਜਾਣਗੇ ਨਾਲੇ ਬਾਣੀ ਨੂੰ ਗੁਰੂ ਮੰਨਦੇ ਹੋ ਤੁਸੀਂ ਬਾਣੀ ਨੂੰ ਗੁਰੂ ਮੰਨਦੇ ਹੋ ਗੁਰੂ ਆਪਣੇ ਬੈਠੇ ਹੋ ਬੇਰੀ ਮਤ ਥੋੜੀ ਰਾਮ ਨਾਲੇ ਬੜੀ ਜਾਂਦੇ ਨਾਲੇ ਆਪਣੀ ਮਤ ਨੂੰ ਬੜੀ ਬੁੱਧੀ ਬੈਠੇ ਹੋ ਬੜੀ ਤਾਹੀ ਬੁੱਧੀ ਬੈਠੇ ਹੋ ਜੇ ਆਪਣੀ ਬੁੱਧੀ ਨਾਲ ਅਰਥ ਹੋਵੇ ਇਹਨਾਂ ਨੂੰ ਬੰਦ ਕਰਨਾ ਪਊ ਪ੍ਰਚਾਰ ਸਾਰਿਆਂ ਨੂੰ ਪਹਿਲਾਂ ਆਪ ਸਮਝ ਲੈਣ ਫਿਰ ਪ੍ਰਚਾਰ ਕਰਨ ਇੱਕ ਵਾਰ ਹੱਥ ਖੜੇ ਕਰ ਵੀ ਭਾਈ ਪ੍ਰਚਾਰ ਗਲਤ ਹੈ ਸਾਡੇ ਸਮਝ ਦੀ ਪਹਿਲਾਂ ਸਮਝ ਤਾਂ ਲੈਣ ਗੱਲ ਫਿਰ ਸਮਝਾਉਣ ਗਲਤ ਪੜਾਈ ਪੜਾਉਣ ਵਾਲੇ ਨੂੰ ਕੌਣ ਲੱਗਦਾ ਗਲਤ ਪੜਾਈ ਪੜਾਉਣ ਵਾਲੇ ਨੂੰ ਕੋਈ ਨਹੀਂ ਪੁੱਛਦਾ ਧਰਮ ਦੇ ਖੇਤਰ ਵਿੱਚ ਧਰਮ ਦੇ ਖੇਤਰ 'ਚ ਚੱਲਦਾ ਕੁਝ ਵੀ ਨਹੀਂ ਹੁੰਦਾ ਚੱਲਣ ਦੇ ਕੋਈ ਫਰਕ ਨਹੀਂ ਪੈਂਦਾ ਸਾਡੇ ਬਹੁਤ ਸਾਰੀਆਂ ਹਦਾਇਤਾਂ ਸੀ ਗੁਰਬਾਣੀ ਹਦਾਇਤਾਂ ਕਿਵੇਂ ਅਰਥ ਹੁੰਦੀ ਹੈ ਕੀ ਕਰਨਾ ਕੀ ਉਹ ਅਸੀਂ ਕੋਈ ਉਹਦੇ ਤੇ ਕੰਨ ਨਹੀਂ ਧਰਿਆ ਚਾਹ ਨਹੀਂ ਦਿੱਤਾ ਇਸ ਕਰਕੇ ਇਸ ਕਰਕੇ ਵੀ ਪ੍ਰਚਾਰ ਸਾਡਾ ਵਿਗੜ ਗਿਆ ਜੋ ਕੁਝ ਕਿਹਾ ਸੀ ਉਹ ਅਸੀਂ ਤੁਹਾਡੇ ਨਹੀਂ ਦੇਖਿਆ ਨਹੀਂ ਹਾਂਜੀ ਵਿਚਾਰ ਚਲੋ ਬਿਰਲੋ ਵਿਚਾਰ ਸੀ ਤਾਂ ਹੋਰ ਇਹ ਬਹੁਤ ਕੁਝ ਹੈ ਲੋਕ ਕਹੇ ਗੀਤੇ ਤੋਂ ਬ੍ਰਹਮ ਵਿਚਾਰੇ ਬ੍ਰਹਮ ਵਿਚਾਰ ਜਿਨ੍ਹਾਂ ਚਿਰ ਬ੍ਰਹਮ ਵਿਚਾਰ ਨਹੀਂ ਬਣਦੀ ਉਹਨਾਂ ਚਿਰ ਤੁਸੀਂ ਉਹਨੂੰ ਬਾਹਰ ਨਹੀਂ ਕਿਸੇ ਨੂੰ ਦੱਸ ਸਕਦੇ ਬ੍ਰਹਮ ਵਿਚਾਰ ਤਾਂ ਤੁਹਾਡੇ ਬੜੀ ਨਹੀਂ ਤੂੰ ਮਾਈ ਮੁੰਡੋ ਤੇ ਗੁਰੂ ਕੀ ਲੈ ਕੇ ਬਹਿ ਗਿਆ ਫਿਰ ਕੀ ਸੁਣਾਈ ਕਹਾਣੀ ਕਿਉਂ ਝੱਖ ਮਾਰਦੇ ਝੱਖ ਮਾਰਿਆ ਨੇ ਕਿਉਂ ਕੀ ਕੀਤਾ ਨੇ ਝੱਖ ਮਾਰਦੇ ਤੁਸੀਂ ਉਹ ਭਗਤੀ ਨਾਲ ਹੋ ਜਿਹਦਾ ਤੁਹਾਨੂੰ ਨਹੀਂ ਪਤਾ ਜਿੱਥੋਂ ਸੌਖੀ ਪਤਾ ਉਹ ਲੈ ਲਓ ਉਹ ਜ਼ਰੂਰੀ ਹੈ ਫਿਰ ਫਸ ਦੇ ਨੇ ਝੱਖ ਮਾਰਦੇ ਨੇ ਉੱਥੇ ਦੁਨੀਆ ਨੂੰ ਵਧਾਈ ਜਾਂਦੇ ਨੇ ਇਸ ਕਰਕੇ ਉਹ ਵਿਗੜਦੀ ਜਿਹੜੀ ਸਮਝ ਤਾੜੀ ਉਲਝਦੀ ਚਲੀ ਜਾਂਦੀ ਨਾਨਕ ਤਾਰੇ ਤਾਰਨ ਹਾਰਾ ਹਉਮੈ ਦੂਜਾ ਪਰ ਹਰਿਆ ਨਾਨਕ ਤਾਰੇ ਤਾਰਨ ਹਾਰਾ ਤਾਰਨਾ ਦਾ ਤਾਰਨ ਹਾਰੇ ਨਹੀਂ ਤਾਰਨਾ ਦਾ ਨਾਮ ਨਹੀਂ ਸਭ ਨੂੰ ਪਰ ਜਿਹੜਾ ਦੂਜਾ ਹੈ ਸਰੀਰ ਆ ਦੂਜਾ ਇਹ ਤੋਂ ਅਲੱਗ ਹੋ ਕੇ ਤਰੂਗਾ ਹੈ ਜਦੋਂ ਇਹ ਸਰੀਰ ਤਿਆਗ ਕਰ ਤੁਸੀਂ ਜਿਉਂਦਿਆਂ ਨੇ ਫੇਰ ਤਾਰਨ ਹਾਰਾ ਤਾਰੂਗਾ ਨਾਨਕ ਦੂਜਾ ਨਾਨਕ ਤਾਰੇ ਤਾਰਨ ਹਾਰਾ ਹੋਮੇ ਦੂਜਾ ਪਰ ਹਰਿਆ ਹੋਮੇ ਔਰ ਦੂਜਾ ਦੂਜਾ ਸਰੀਰ ਔਰ ਹੋਵੇ ਜਿਨ੍ਹਾਂ ਜਦ ਤਿਆਗ ਦੇ ਨਹੀਂ ਛੱਡਦੇ ਕਿ ਉਹਨਾਂ ਜਦ ਤਰ ਨਹੀਂ ਸਕਦੇ ਫਿਰ ਜੋਤ ਸ਼ੁੱਧ ਹੋ ਜਾਂਦੀ ਹੈ ਲੰਗ ਜੋਤ ਨੇ ਤਰਨਾ ਸਰੀਰ ਸਣੇ ਔਰ ਸਣੇ ਕਦੇ ਨਹੀਂ ਕਰਦਾ ਹੋਵੇ ਵਾਲਾ ਔਰ ਦੇਹਧਾਰੀ ਕਦੇ ਨਹੀਂ ਤਰ ਸਕਦਾ ਕੋਈ ਦੋਏ ਚੱਕਣੇ ਪੜ ਦੂਜਾ ਸਰੀਰ ਹਰਮ ਦੋ ਅੱਗੇ ਦੇ ਬਿਨਾਂ ਤਰਿਆ ਨਹੀਂ ਜਾ ਸਕਦਾ ਭਗਤ ਸਾਹਿਬ ਇਹ ਦੋਏ ਤਾਂ ਨਹੀਂ ਪੈਣੇ ਉਹ ਸਿੱਧ ਕੀ ਕਹਿੰਦੇ ਨੇ ਕਿ ਸੜੇ ਸਰੀਰ ਇੱਕ ਸੱਚਖੰਡ ਦੇ ਸਣੇ ਸਰੀਰ ਉਹ ਜਾਂਦੇ ਨੇ ਸੱਚ ਕਿਸੇ ਦੇਸ਼ ਦੇ ਵਿੱਚ ਵਿਚਾਲੇ ਆ ਕੋਈ ਜਗ੍ਹਾ ਸਿੱਧ ਬੁੱਢੜੀ ਉੱਥੇ ਰਹਿੰਦੀ ਹੈ ਦੇਹ ਨਾਲੇ ਜਰੀ ਜਾਂਦੀ ਗੁਰਬਾਣੀ ਇਸ ਗੱਲ ਨੂੰ ਰਿਜੈਕਟ ਕਰਦੀ ਦਾ ਤਾਂ ਹੈ ਭਵਸਾਗਰ ਤੋਂ ਜਿੱਥੇ ਉਹ ਜਾਂਦੇ ਨੇ ਇੱਥੇ ਹੀ ਰਹਿੰਦੇ ਉੱਥੇ ਕੀ ਹੈ ਉੱਥੇ ਤਾਂ ਤੋਂ ਪਾਣੀ ਕਿੱਥੋਂ ਪੀਉ ਸਾਰੇ ਵਾਰ ਪੀਣ ਵਾਲਾ ਕਹਿਣੇ ਨਹੀਂ ਚਾਹੀਦਾ ਉੱਥੇ ਇਹ ਤੇ ਹੈਗਾ ਹੀ ਇੱਥੇ ਜਦੋਂ ਹੀ ਕਾਸੂ ਇੱਥੇ ਹੀ ਕਾਸੂ ਜਾਂਦਾ ਹੋ ਝੂਠ ਬੋਲਣਾ ਸੀ ਝੂਠ ਬੋਲਦੇ ਆਪਣੇ ਸਵਾਦੇ ਨੂੰ ਜਸਟੀਫਾਈ ਕਰਨ ਖਾਤਰ ਝੂਠ ਬੋਲ ਗੁਰਬਾਣੀ ਮੰਦੀ ਕੋਈ ਨਹੀਂ ਬਚਿਆ ਅੱਜ ਤੱਕ ਦੱਸੋ ਸੁਗੜਾ ਬਚਿਆ ਇਸ ਕਰਕੇ ਜਦੋਂ ਸੱਚ ਦੀ ਹੁੰਦਾ ਝੂਠ ਤੇ ਬਿਨਾ ਕੋਈ ਮਤ ਖੜੀ ਨਹੀਂ ਰਹਿ ਸਕਦੀ ਧਰਮ ਸੱਚ ਧਰਮ ਹੋਊਗਾ ਤਾਂ ਗਿਆਨ ਹੋਊਗਾ ਸੱਚ ਦਾ ਜੇ ਸੱਚ ਦਾ ਗਿਆਨ ਨਹੀਂ ਹੈ ਉਹ ਧਰਮ ਨਹੀਂ ਹੈ ਫਿਰ ਧਰਮ ਨੂੰ ਜੇ ਬਣਾ ਕੇ ਰੱਖਣਾ ਫਿਰ ਤੇ ਝੂਠ ਦਾ ਸਾਰਾ ਲੈਣਾ ਪਊਗਾ ਜਾਂ ਝੂਠ ਤੇ ਪਾਪ ਪਰ ਉਹ ਧਰਮ ਨਹੀਂ ਉਹ ਪਾਪ ਹੈ ਕਿ ਲੋਕਾਂ ਨੂੰ ਫਸਾ ਰਹੇ ਹੋ ਤੁਸੀਂ ਉੱਥੇ ਜਿਨ੍ਹਾਂ ਨੂੰ ਇਹ ਫਾਂਸਰ ਕੀ ਵਿਧੀਆਂ ਨੇ ਪਾਪ ਧਰਮ ਦੇ ਸਾਰੇ ਸੱਚ ਧਰਮ ਦੇ ਨੇ ਪਾਪ ਧਰਮ ਦੇ ਅਪਰਾਧੀ ਦੇ ਸਾਰੇ ਜਨਮ ਵਾਲੇ ਉਹ ਸਾਡੇ ਡੇਰੇਦਾਰ ਵੀ ਅਪਰਾਧੀ ਹੋ ਰਹੇ ਕਿਸੇ ਨੂੰ ਕਿਸੇ ਤਰੀਕੇ ਨਾਲ ਜਿਹੜੇ ਹੁਣ ਵਿਰੋਧ ਕਰਨਗੇ ਨਾ ਚਲੋ ਗੁਰਬਾਣੀ ਦਾ ਉਹ ਵੀ ਕਰਦੇ ਨੇ ਪਤਾ ਉਹਨਾਂ ਨੂੰ ਮਾਸ ਦੇ ਖਿਲਾਫ ਬੋਲੀ ਜਾਂਦੇ ਨੇ ਪਤਾ ਨਾਲੇ ਮਾਸ ਦੇ ਹੱਕ ਗੁਰਬਾਣੀ ਮਾਸ ਨੂੰ ਨਹੀਂ ਬੋਲਦੀ ਪੁਰ ਪਾਪ ਨੂੰ ਨਹੀਂ ਬੋਲਦੀ ਫੇਰ ਲੀਲਾ ਦੇਈ ਜਾਂਦੇ ਨੇ ਇਹ ਸਭ ਅਪਰਾਧੀ ਨੇ ਸੱਚ ਧਰਮ ਤੋਂ ਜਿਹੜੇ ਉਲਟਾ ਪ੍ਰਚਾਰ ਕਰਨਗੇ ਸੱਚ ਨਾਲ ਜੋੜਨ ਦੀ ਬਜਾਏ ਮਾਇਆ ਨਾਲ ਜੋੜਨਗੇ ਝੂਠ ਨਾਲ ਜੋੜਨਗੇ ਉਹ ਅਪਰਾਧ ਜੈ ਝੂਠਤਾ ਪਾਪ ਜਿੱਥੇ ਝੂਠ ਆ ਗਿਆ ਤੇ ਪਾਪ ਹੋ ਅਪਰਾਧ ਉਹ ਅਪਰਾਧ ਦੀ ਸਜ਼ਾ ਮਿਲਣੀ ਹੈ